ਗਿਆਨ ਖੰਡ ਮਹਿ ਗਿਆਨ ਪ੍ਰਚੰਡ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਦੇਖੋ ਗਿਆਨ ਤੋਂ ਸ਼ੁਰੂ ਹੋਇਆ ਇਹ ਗਿਆਨ ਦੀਆਂ ਚਾਰ ਕਲਾਸਾਂ ਨੇ ਆਪਾਂ ਪੜ੍ਹਦੇ ਆਂ ਗਿਆਨ ਹੀ ਹੁੰਦਾ ਪੜ੍ਹਾਈ ਪਹਿਲੀ ਜਮਾਤ ਦੀ ਪੜ੍ਹਾਈ ਹੈ ਫਿਰ ਦੂਜੀ ਜਮਾਤ ਦੀ ਪੜ੍ਹਾਈ ਹੈ ਫਿਰ ਤੀਜੀ ਜਮਾਤ ਦੀ ਪੜ੍ਹਾਈ ਹੈ ਫਿਰ ਚੌਥੀ ਜਮਾਤ ਦੀ ਪੜ੍ਹਾਈ ਹੈ ਇਹ ਵੀ ਐ ਚਾਰ ਸਟੇਜਾਂ ਨੇ ਗਿਆਨ ਦੀਆਂ ਪੜਾਇਆ ਗਿਆ ਨੇ ਜਾਣਾ ਚਾਰਾਂ ਕਲਾਸਾਂ 'ਚ ਸਟੇਜਾਂ ਚਾਰ ਨੇ ਦੋ ਸਟੇਜਾਂ ਪੂਰੀਆਂ ਹੋ ਗਈਆਂ ਪਿੱਛੇ ਪਿੱਛੇ ਦੋ ਸਟੇਜਾਂ ਪੂਰੀਆਂ ਹੋ ਗਈਆਂ ਉਹਦੇ ਚ ਮਾਇਆ ਦਾ ਗਿਆਨ ਪੂਰਾ ਹੋ ਗਿਆ ਕਿਤੇ ਪੌਣ ਪਾਣੀ ਪੈਸਾ ਅੰਤਰ ਕਿਤੇ ਗਾਨ ਮੇਲ ਕਿਤੇ ਪਰਮੇ ਘੜਤ ਘੜੀਆਂ ਉੱਪਰ ਉਹ ਜਿਹੜਾ ਤੁਸੀਂ ਸ੍ਰਿਸ਼ਟੀ ਦੇਖ ਰਹੇ ਹੋ ਜੋ ਇਹਦੇ ਬਾਰੇ ਸੁਣਿਆ ਸੀ ਇਹ ਸਾਰਾ ਗਲਤ ਸਾਬਤ ਹੋ ਗਿਆ ਇਹਦਾ ਵਰਮ ਨਿਕਲ ਗਿਆ ਤੇ ਵਰਮਾ ਇੱਕ ਨਹੀਂ ਹੁੰਦਾ ਸਾਰੇ ਵਰਮੇ ਨੇ ਵਿਸ਼ਨੂੰ ਇੱਕ ਨਹੀਂ ਹੁੰਦਾ ਸਾਰੇ ਵਿਸ਼ਨੂੰ ਨੇ ਜਿੰਨੇ ਜੀਵ ਨੂੰ ਵਿਸ਼ਨੂੰ ਜਿੰਨੇ ਜੀਵ ਨੇ ਵਿਸ਼ਨੂੰ ਦਾ ਗੁਣ ਸਾਰਿਆਂ 'ਚ ਹੈ ਬ੍ਰਹਮਾ ਦਾ ਗੁਣ ਸਾਰਿਆਂ 'ਚ ਹੈ ਵੀ ਬ੍ਰਹਮਾ ਦਿਖਾਓ ਤੇ ਜੇ ਉਹ ਘਟਦਾ ਤਾਂ ਹਰ ਚੀਜ਼ ਫਿਰ ਉਸ ਨੂੰ ਘਟਣੀ ਚਾਹੀਦੀ ਉਸ ਨੂੰ ਘਟਣੀ ਚਾਹੀਦੀ ਉਹਦਾ ਦੀਨਾ ਕਿਤੇ ਨਹੀਂ ਜੇ ਸ਼ਿਵਜੀ ਮਾਰਦਾ ਫਿਰ ਉਸ ਨੂੰ ਮਾਰਨਾ ਚਾਹੀਦਾ ਹੈ ਸਵਾ ਕੇ ਕਿਵੇਂ ਮੰਨ ਲਈਏ ਸੀ ਉਹ ਇਹ ਤਿੰਨ ਕਿਸਮ ਦੇ ਸੁਭਾਅ ਨੇ ਆਦਮੀ ਆਦਮੀ ਦੇ ਸੁਭਾਅ ਦੇ ਵਿੱਚ ਤਿੰਨੇ ਚੀਜ਼ਾਂ ਨੇ ਮਾਇਆ ਵੀ ਸੁਭਾਅ ਹੈ ਜਿਹੜਾ ਮਾਇਆ ਦੇ ਮਾਇਆ ਦੇ ਤਿੰਨੇ ਚੀਜ਼ਾਂ ਜਿਹੜੀਆਂ ਨੇ ਚੌਥੀ ਨਹੀਂ ਮਾਇਆ ਜੁੰਦੀ ਗਿਆਨ ਦੇ ਚਾਰ ਨੇ ਮਾਇਆ ਦੇ ਤਿੰਨ ਨੇ ਮਾਇਆ ਦੇ ਵਿੱਚ ਨੇ ਗਿਆਨ ਦੇ ਚਾਰ ਪੈਰ ਨੇ ਚੌਥੇ ਪਹਿਰੇ ਰਹਿਣਗੇ ਬਨਜਾਰੇ ਬਤਰਾ ਉਹ ਪਹਿਰ ਪੈਰ ਪਹਿਰ ਨੇ ਨਾ ਚਾਰ ਉਹ ਵੀ ਚਾਰ ਸਤੇ ਚਾਹੀਦੇ ਲਾਵਾ ਚਾਰ ਵੀ ਚਾਰ ਸਤੇ ਚਾਹੀਦੇ ਉਹ ਕਬੀਰ ਵਾਲੇ ਚਾਰ ਸ਼ਲੋਕ ਵੀ ਚਾਰ ਸਤੇ ਚਾਹੀਦੇ ਚਾਰ ਪਦਾਰਥ ਵੀ ਚਾਰ ਸਟੇਜਾਂ ਨੇ ਚਾਰ ਪਦਾਰਥ ਜੇ ਕੋ ਮੰਗਾ ਸਾਰੇ ਜਨਾਂ ਦੀ ਸੇਵਾ ਦੇ ਚਾਰ ਸਿਰੇ ਜਨ ਜਿਹੜੇ ਪੰਜ ਕਹਿੰਦੇ ਨੇ ਖੰਡ ਬਿਲਕੁਲ ਗਲਤ ਹੈ ਉਹਨਾਂ ਨੂੰ ਉਹਨਾਂ ਨੂੰ ਗੁਰਬਾਣੀ ਬਾਰੇ ਆ ਕਿਸੇ ਚੀਜ਼ ਬਾਰੇ ਵੀ ਗਿਆਨ ਨਹੀਂ ਮਾਇਆ ਤਿੰਨਾ ਹੈ ਤੇ ਗਿਆਨ ਆ ਕੇ ਚਾਰ ਹੈ ਪੰਜ ਆ ਕੇ ਮਾਇਆ ਫੇਰ ਹੈ ਪੰਜ ਤਤ ਮਾਇਆ ਦੇ ਛੇ ਆ ਕੇ ਕੀ ਹੈ ਛੇ ਇਹ ਸ਼ਾਸਤਰਾਂ ਨੂੰ ਕਹਿੰਦੇ ਛੇ ਬਿਲਕੁਲ ਨਹੀਂ ਅਸੀਂ ਨਹੀਂ ਕਹਿੰਦੇ 6 ਘਰ 6 ਗੁਰ 6 ਕੀ ਨੇ ਪੰਜ ਗਿਆਨ ਅੰਦਰ ਹੈ ਤੇ 6ਵਾਂ ਬ੍ਰੇਨ ਤ੍ਰਿਕੁਟੀ ਜਿੱਥੇ ਬੈਠ ਜੇ ਸੁਰਤ ਸਾਰਾ ਹੀ ਕੰਟਰੋਲ ਕਰਦੀ ਹੈ ਸਰੀਰ ਦਾ ਮਾਇਆ ਦਾ ਮਾਇਆ ਨਾਲ ਅਸੀਂ ਜੁੜਦੇ ਆ ਸੁੱਤੇ ਪਏ ਅਸੀਂ ਦਿਮਾਗ 'ਚ ਹੁੰਦੇ ਨਹੀਂ ਦਿਮਾਗ ਕੰਮ ਨਹੀਂ ਕਰਦਾ ਜਾਗ ਕੇ ਸਾਰ ਦਿਮਾਗ ਦੇ ਵਿੱਚ ਜਾਂਦੀ ਹੈ ਸੁਰਤ ਸੰਸਾਰ ਨਾਲ ਜੁੜਦੀ ਹੈ ਸੰਸਾਰ ਦੇ ਸਾਰੇ ਕੰਮ ਕਰਦੀ ਹੈ ਉਹ ਜਿਹੜਾ ਘਰ ਹੈ ਦਿਮਾਗ ਉਸੇ ਨੂੰ ਗੁਪਤ ਨੂੰ ਇਹ ਕਹੀ ਜਾਂਦੇ ਨੇ ਦਸਮ ਦਵਾਰ ਦਿਮਾਗ ਦਾ ਕਹਿਤਾ ਗੁਪਤ ਹੈ ਹੀ ਨਹੀਂ ਇਹ ਸ਼ੈਤਾਨ ਦਾ ਘਰ ਹੈ ਤੇ ਮਨ ਰਹਿੰਦਾ ਸੰਸਾਰੀ ਬੁੱਧੀ ਰਹਿੰਦੀ ਛੇ ਛੇ ਘਰ ਛੇ ਗੁਰ ਛੇ ਉਪਦੇਸ਼ ਇਹਦੇ ਅਰਥ ਨਹੀਂ ਇਹਨਾਂ ਨੂੰ ਪਤਾ ਲੱਗਿਆ ਵੀ ਛੇ ਕੀ ਕਿਉਂਕਿ ਬੁਕਾਰ ਵੀ ਛੇ ਨੇ ਭਾਵੇਂ ਭਰਮ ਹੈ ਛੇ ਬੁਕਾਰ ਵੀ ਛੇ ਨੇ ਛੇਵਾਂ ਭਰਮ ਹੈ ਫਿਰ ਆ ਗਏ ਸੱਤ ਸੱਤ ਕੀ ਨੇ ਸੱਤ ਵਾਰ ਨੇ ਤਾਂ ਇਹ ਸੱਤ ਜਿਹੜਾ ਸਰੀਰ ਹੈ ਮਨੁੱਖਾ ਇਹਦੇ ਸੱਤ ਸੱਤ ਧਾਤ ਦਾ ਬਣਿਆ ਹੋਇਆ ਹੈ ਇਹਦੇ ਸੱਤ ਆਉਂਦੇ ਨੇ ਜਿਹੜਾ ਅੰਦਰਲਾ ਸਰੀਰ ਹੈ ਉਹ ਅੱਠ ਦਾ ਬਣਿਆ ਹੋਇਆ ਚਾਰ ਦੂਣੀ ਅੱਠ ਉਹ ਚਾਰ ਨੇ ਚਾਰ ਦੂਣੀ ਉਹ ਅੱਠ ਦਾ ਅਸ਼ਟਮੀ ਅਸ਼ਟ ਧਾਤ ਬਾਹਲਾ ਜਿਹੜੀ ਸੱਤ ਧਾਤੂ ਦਾ ਚਾਰ ਦੁਣੀ 8 ਫੇਰ ਆ ਗਿਆ ਨੌ ਨੌ ਦੁਆਰੇ ਸਰੀਰ ਦੇ ਦਸਵਾਂ ਫੇਰ ਦੋ ਇਹ ਗਲਤੀ ਚੱਲਦੀ ਹੈ ਗੁਰਬਾਣੀ ਜਿਹਨੂੰ ਤਾਂ ਇਹ ਪੈਂਤੀ ਯਾਦ ਹੈ ਜਿਵੇਂ ਪਹਾੜੇ ਨੇੜੇ ਨੂੰ ਯਾਦ ਕਰਾਈਦੇ ਇਹ ਤਾਂ ਯਾਦ ਕਰਨੇ ਪੈਣੇ ਨੇ ਜਵਾਨੀ ਤਾਂ ਚੱਲਦੀ ਹੈ ਨਾ ਗੱਲ ਗਿਆਨ ਦੀਆਂ ਚਾਰ ਪੌੜੀਆਂ ਨੇ ਉਹ ਪੌੜੀ ਪਾਠ ਨੂੰ ਕਹਿੰਦੇ ਨੇ ਆਪਾਂ ਕੋਠੇ ਦੇ ਪੌੜੀ ਚੜਦੇ ਆ ਪੌੜੀਆਂ ਲਾਉਂਦੇ ਹਿੱਸੇ ਹੀ ਬਣਾਉਂਦੇ ਆ ਚਾਰ ਪੌੜੀਆਂ ਨੇ ਚੜ੍ਹਨਾ ਇੰਨੀ ਉਚਾਈ ਤੇ ਕਿਆ ਕਰੋ ਚਾਰ ਪੜਾ ਨੇ ਜਿਹੜੀ ਚੋਟੀ ਤੇ ਅਸੀਂ ਚੜਨਾ ਹੈ ਉਹਦੇ ਚਾਰ ਪੜਾ ਨੇ ਇੱਕ ਪੜਾ ਚੜ ਕੇ ਸਾਹ ਲੈਣਾ ਤੇ ਦੂਆ ਪੜਾ ਚੜਨਾ ਉਥੇ ਰਾਤ ਕੱਟਣੀ ਹੈ ਸਮਝਿਆ ਜੀ ਦੂਏ ਦਿਨ ਉੱਠ ਕੇ ਫੇਰ ਚੱਲ ਜੇ ਤਾਂ ਚੱਲ ਪਿਆ ਗਾਹਾਂ ਸਾਡੇ ਕਾਂ ਪਹੁੰਚੀ ਜੇ ਦਾਂ ਗਿਆ ਰਹਾ ਦੂਏ ਪੜਾ ਤੇ ਬੜਾ ਖਤਰਾ ਹੈ ਉੱਤੇ ਪ੍ਰਪੰਚ ਰਾਜ ਲੰਦਾ ਦੂਏ ਪੜਾ ਦੇ ਡੇਰਾ ਬਣਾ ਕੇ ਬਹਿ ਜਾਂਦਾ ਖੈਰ ਉਹ ਵੱਖਰੀ ਗੱਲ ਕੋਈ ਨਾ ਜੇ ਨਾ ਰਜੇ ਪ੍ਰਪੰਚ ਬਿਰਲੇ ਕਹੀਏ ਨਾਨਕਾ ਇਥੋਂ ਬਿਰਲੇ ਗਾਹਾਂ ਤੁਰਦੇ ਨੇ ਇੱਥੇ ਹੀ ਪ੍ਰਪੰਚ ਰਜ ਲੈਂਦੇ ਮਾਨਤਾ ਬੜੀ ਹੋ ਜਾਂਦੀ ਹੈ ਇੱਥੇ ਆ ਕੇ ਇੱਥੇ ਆ ਕੇ ਲੋਕ ਰੱਬ ਨੂੰ ਕਹਿਣ ਲੱਗ ਜਾਂਦੇ ਨੇ ਪਰ ਭਾਲ ਨੇ ਉਹਨੂੰ ਵੀ ਮੈਂ ਬਣ ਗਿਆ ਬਸ ਮੈਂ ਪਹੁੰਚ ਗਿਆ ਜਿੱਥੇ ਪਹੁੰਚਣਾ ਸੰਤ ਤਾਂ ਤੋਂ ਪਹਿਲੇ ਕਹਿਣ ਲੱਗ ਜਾਂਦੇ ਨੇ ਹੁਣ ਤਾਂ ਸੰਤ ਤੇ ਪਹਿਲਾਂ ਪਲਾਨਡ ਪ੍ਰੋਗਰਾਮ ਨਾ ਬਣਾਉਂਦੇ ਨੇ ਵੀ ਤੂੰ ਕੱਪੜੇ ਜੇ ਪਾ ਅਸੀਂ ਰੌਲਾ ਪਾਉਣੇ ਇਸ ਦਹਾ ਲਾਉਣੇ ਬੋਲ ਲਾਉਣੇ ਛੇਤੀ ਉਦਕਾਲ ਚੱਲ ਪਵੇ ਫਿਰ ਕਿਸੇ ਐਮਐਲਏ ਨੂੰ ਜੋੜ ਲੈਂਦੇ ਨੇ ਵੀ ਤੈਨੂੰ ਵੋਟਾਂ ਇਕੱਠੀਆਂ ਹੋਣਗੀਆਂ ਤੈਨੂੰ ਵਾਲਿਆ ਕਰਾਂਗੇ ਇਹ ਪ੍ਰਪੰਚ ਨੇ ਸਭ ਚਾਰ ਸਟੇਜਾਂ ਨੇ ਚਾਰੇ ਖੰਡ ਨੇ ਦਾ ਮਤਲਬ ਹਿੱਸਾ ਹੁੰਦਾ ਨਵਲ ਪਾਰਟ ਚਾਰ ਜਮਾਤਾਂ ਧਰਮ ਦੀਆਂ ਚਾਰ ਜਮਾਤਾਂ ਨੇ ਚਾਰ ਸਟੇਜਾਂ ਧਰਮ ਤਾਂ ਇੱਕੋ ਹੀ ਹੈ ਨਾ ਚਾਰ ਪੌੜੀਆਂ ਨੇ ਚਾਰ ਪੌੜੀਆਂ ਚੜ ਕੇ ਧਰਮ ਦੇ ਸਿਰ ਹੋ ਜਾਂਦੇ ਫਿਰ ਆ ਭਵਸਾਗਰ ਪਾਰ ਹੋ ਜਾਂਦਾ ਫਿਰ ਇਹ ਨਿਜ ਘਰ ਚਲਿਆ ਜਾਂਦਾ ਨਿਜ ਘਰ ਨਹੀਂ ਚਾਰ ਪੌੜੀਆਂ ਪਰ ਦੋ ਪੌੜੀਆਂ ਦੇ ਪਿੱਛੇ ਆ ਚੁੱਕੀ ਹੈ ਅਗਲਾ ਪਾਠ ਸ਼ੁਰੂ ਹੈ ਜੇ ਗਿਆਨ ਖੰਡ ਵਿੱਚ ਰਹੇ ਟਿਕਿਆ ਗਿਆਨ ਪ੍ਰਾਪਤ ਕਰਦਾ ਰਹੇ ਗੁਰਬਾਣੀ ਦੀ ਵਿਚਾਰ ਚੱਲਦੀ ਰਹੇ ਗੁਰਬਾਣੀ ਤੋਂ ਹੀ ਮਿਲਣਾ ਗਿਆਨ ਜੇ ਤਾਂ ਸਕੂਲ ਜਾਂਦਾ ਰਹੇ ਫਿਰ ਤਾਂ ਜਮਾਤਾਂ ਅਗਲੀਆਂ ਵੀ ਵੜ ਜੂ ਜੇ ਛੱਡ ਗਿਆ ਤੇ ਜਿੰਨਾ ਪੜ ਗਿਆ ਉਹਨਾਂ ਹੀ ਰਹਿ ਜੂਗਾ ਜੇ ਦੋਜ ਮਾਤਾ ਬਣੀ ਰਹੇ ਦੋਏ ਰਹਿ ਜਾਣਗੇ ਭੱਲੇ ਜੇ ਲਗਾਤਾਰ ਚੱਲ ਰਹੀ ਹੈ ਪੜ੍ਹਾਈ ਗਿਆਨ ਖੰਡ ਵਿੱਚ ਹੈ ਗਿਆਨ ਪ੍ਰਾਪਤ ਹੋ ਰਿਹਾ ਹੈ ਇੱਥੇ ਆ ਕੇ ਗਿਆਨ ਪ੍ਰਚੰਡ ਹੋ ਜਾਂਦਾ ਗਿਆਨ ਖੰਡ ਵਿੱਚ ਹੀ ਗਿਆਨ ਪ੍ਰਚੰਡ ਹੋਣਾ ਹੈ ਪ੍ਰਚੰਡ ਗਿਆਨ ਕੀ ਹੁੰਦਾ ਜਿਵੇਂ ਲੱਕੜਾਂ ਇਕੱਠੀਆਂ ਕਰਕੇ ਛੋਟੇ ਛੋਟੇ ਪੱਤੇ ਲੈ ਕੇ ਭਾਸ ਫੂਸ ਲੈ ਕੇ ਅੱਗ ਜਾਲਦੇ ਮੋਟੀਆਂ ਲੱਕੜੀਆਂ ਨੂੰ ਅੱਗ ਫੜ ਲਵੇ ਪੱਤਿਆਂ ਦਾ ਨਹੀਂ ਸਾਡਾ ਮਸਲਾ ਪੱਤਿਆਂ ਦਾ ਕਾਬੂ ਨੇ ਨਹੀਂ ਕੋ ਬਣਾ ਕੇ ਦੇਣਾ ਤੁਹਾਡੀ ਨਾ ਸਬਜ਼ੀ ਨਾ ਦਾਲ ਨਾ ਚਾਹ ਨਾ ਕੁਛ ਉਹਨੇ ਨਹੀਂ ਲੰਗਰ ਪਕਾ ਦੇਣਾ ਰਸੋਈ ਉਹਦਾ ਬੜੀਆਂ ਲੱਕੜੀਆਂ ਨੂੰ ਅੱਗ ਪੈਣ ਵਾਸਤੇ ਹੁੰਦੀ ਜਿੰਨਾ ਜਰ ਬੜੀਆਂ ਲੱਕੜੀਆਂ ਨੂੰ ਅੱਗ ਨਹੀਂ ਪੈਂਦੀ ਤਾਂ ਗੱਲ ਬਣਨੀ ਹੋਣੀ ਇਹ ਜਿਹੜਾ ਗਿਆਨ ਅਸੀਂ ਪੜਿਆ ਪਹਿਲਾਂ ਦੋ ਬੋੜ ਜਾਂਦਾ ਗਿਆਨ ਪ੍ਰਚੰਡ ਕਰਨ ਵਾਸਤੇ ਪੜਿਆ ਪ੍ਰਚੰਡ ਕੀ ਹੁੰਦਾ ਗੁਰ ਗਿਆਨ ਘਟ ਬੜਿਆ ਬੜਿਆ ਜਦੋਂ ਗਿਆਨ ਨੂੰ ਅੱਗ ਪੈਣੀ ਹੈ ਜਿਹੜਾ ਇਕੱਠਾ ਹੋਇਆ ਹੈ ਫਿਰ ਗੋਲਾ ਗਿਆਨ ਦਾ ਚੱਲਣਾ ਬਰੂਦ ਨੂੰ ਅੱਗ ਪੈਣੀ ਹੈ ਰੋਸ਼ਨੀ ਹੋ ਜਾਣੀ ਮਾਇਆ ਦਾ ਜਿਹੜਾ ਗੋਲਾ ਬਣਿਆ ਹੋਇਆ ਭਰਮ ਦਾ ਅੰਡਾ ਭਰਮ ਦਾ ਅੰਡਾ ਭਰਮ ਦੇ ਅੰਡੇ ਦੇ ਬਰੂਦ ਪਾਇਆ ਹੋਇਆ ਉਹ ਗਿਆਨ ਜਿਹੜਾ ਹਾਸਲ ਕੀਤਾ ਸੀ ਦੋ ਪੌੜੀਆਂ ਦਾ ਹੁਣ ਤੱਕ ਦਾ ਜੋ ਗਿਆਨ ਹਾਸਲ ਕੀਤਾ ਨਾ ਪਿੱਛੇ ਉਹ ਭਰਮ ਦੇ ਵਿੱਚ ਹੀ ਕੀਤਾ ਭਰਮ ਦੇ ਅੰਡੇ ਦੇ ਵਿੱਚ ਹੀ ਜਦੋਂ ਗਿਆਨ ਪ੍ਰਚੰਡ ਹੋਣਾ ਵਿਸਫੋਟ ਹੋ ਜਾਣਾ ਵਿਸਫੋਟ ਹੋ ਜਾਣਾ ਪਰ ਉੱਡ ਜਾਣਾ ਗੁਰ ਪ੍ਰਸਾਦ ਭਰਮ ਕਾ ਇਹਨੂੰ ਕਹਿ ਰਿਹਾ ਕਬੀਰ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਪ੍ਰੇਮ ਪਲੀਤਾ ਕੀ ਜੇ ਤਾਂ ਪ੍ਰੇਮ ਜੁੜਿਆ ਰਿਹਾ ਗੁਰਬਾਣੀ ਨਾਲ ਗਿਆਨ ਨਾਲ ਪ੍ਰਾਪਤ ਕਰਨ ਦਾ ਫਿਰ ਤਾਂ ਉਹਨੇ ਪਲੀਤੇ ਦਾ ਕੰਮ ਕਰਦੇ ਨੇ ਪਲੀਤੇ ਨਾਲ ਇੱਕ ਪੈਣੀ ਹੈ ਬਾਰੂ ਜੇ ਤਾਂ ਗੁਰਬਾਣੀ ਨਾਲ ਉਹਦਾ ਪ੍ਰੇਮ ਜੇ ਤਾਂ ਮਾਇਆ ਨਾਲ ਪ੍ਰੇਮ ਹੋ ਗਿਆ ਫਿਰ ਤਾਂ ਪਰਪੰਚ ਹੋ ਗਿਆ ਫਿਰ ਤਾਂ ਛੱਡ ਗਿਆ ਜੇ ਗੁਰਬਾਣੀ ਨਾਲ ਪ੍ਰੇਮ ਜੁੜਿਆ ਰਹਿਣਾ ਫਿਰ ਇਹਨੇ ਪਲੀ ਫਿਰ ਅੱਗ ਪੈ ਜਾਣੀ ਹੈ ਅੰਦਰ ਦਾ ਗਿਆਨ ਪੂਰਾ ਹੋ ਗਿਆ ਅੰਦਰ ਗਿਆਨ ਦੀ ਲੋੜ ਨਹੀਂ ਹੁਣ ਤਾਂ ਪਲੀਤੇ ਦੀ ਲੋੜ ਹੈ ਸੰਤੋਖ ਤੱਕ ਦੋ ਪੌੜੀਆਂ ਤੱਕ ਗਿਆਨ ਪੂਰਾ ਹੋ ਗਿਆ ਪਤਾ ਲੱਗ ਗਿਆ ਸੰਸਾਰ ਦਾ ਬ੍ਰਹਮਾ ਇੱਕ ਹੈ ਕਿ ਹੈ ਕਿਤੇ ਬਰਮੇ ਨੇ ਕਿਤੇ ਸਭ ਪਤਾ ਲੱਗ ਗਿਆ ਪਿੱਛੇ ਆ ਗਿਆ ਨਾ ਸਾਰੇ ਕਿਤਿਆਂ ਕਰ ਭੂਮੀ ਕਿਤੇ ਧੂਪ ਦੇ ਰਹਿ ਕੀ ਗਿਆ ਤਿੰਨ ਲੋਕ ਦਾ ਗਿਆਨ ਹੋ ਗਿਆ ਪਿੱਛੇ ਤਿੰਨ ਲੋਕ ਦਾ ਗਿਆਨ ਹੈ ਪਿੱਛੇ ਚੌਥੇ ਲੋਕ ਦਾ ਗਿਆਨ ਕਿਵੇਂ ਹੋ ਜੇ ਤਿੰਨ ਲੋਕ ਨੂੰ ਛੱਡ ਜੂਏ ਤਿੰਨ ਲੋਕ ਦਾ ਗਿਆਨ ਹੀ ਭਰਮ ਦੇ ਅੰਡੇ 'ਚ ਬੰਦਾ ਜਦ ਬਰੂਦ ਨੂੰ ਅੱਗ ਪੈ ਜਾਣੀ ਖੋਲ ਨਹੀਂ ਉੱਡ ਜਾਣੇ ਫਿਰ ਉਹਨੂੰ ਕਿੱਥੋਂ ਲੱਭੋਗੇ ਜਿਹੜਾ ਅੰਦਰ ਬਰੂਦ ਕਿੱਥੇ ਜਾਊ ਪਕੜ ਤੋਂ ਬਾਹਰ ਹੋ ਗਿਆ ਰੋਸ਼ਨੀ ਬਣ ਕੇ ਉੱਡ ਗਿਆ ਕਿੱਥੇ ਚਲਾ ਗਿਆ ਉਹ ਲੱਭ ਜੂਗਾ ਬਸ ਲੋਕ ਗਿਆ ਜੋਤ ਬਣ ਕੇ ਉੱਡ ਗਿਆ ਸਰ ਵਿਆਪਕ ਹੋ ਗਿਆ ਉਹਦੀ ਕੋਈ ਸੀਮਾ ਨਹੀਂ ਵੀ ਇੰਨੇ ਦੇ ਜਾਂ ਦਾਇਰਾ ਤਾਂ ਉਹਨਾਂ ਚਿਰ ਸੀ ਜਿੰਨਾ ਚਿਰ ਬੰਦ ਸੀ ਇਹ ਤੱਕ ਮਿਸਾਲ ਦੇ ਰਹੇ ਹਾਂ ਹੋਰ ਕੋਈ ਮਿਸਾਲ ਨਹੀਂ ਲੱਭਦੀ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਪ੍ਰਚੰਡ ਦਾ ਮਤਲਬ ਹੈ ਗੋਲਾ ਗਿਆਨ ਚੱਲ ਜਾਣਾ ਇਹਨੂੰ ਅੱਗ ਪੈ ਜਾਣੀ ਹੈ ਜਿੱਦਣ ਗਿਆਨ ਪ੍ਰਚੰਡ ਹੋ ਗਿਆ ਸਾਰੇ ਹੀ ਭਰਮ ਜਿਹੜੇ ਨੇ ਦੂਰ ਹੋ ਜਾਣੇ ਅੰਦਰੋਂ ਗਿਆਨ ਪੈਦਾ ਹੋਣ ਲੱਗਣਾ ਅੰਦਰੋਂ ਫਿਰ ਹੁਣ ਅਸੀਂ ਬਾਹਰੋਂ ਲੈਂਦੇ ਸੀ ਜਿੰਨਾ ਚਿਰ ਬਾਹਰੋਂ ਗਿਆਨ ਲੈਨੇ ਆ ਨਾ ਉਹਨਾਂ ਚਿਰ ਗਿਆਨ ਖੰਡ ਪਿਛਲਾ ਹੈ ਧਰਮ ਖੰਡ ਹੈ ਉਦੋਂ ਤਾਂ ਧਰਮ ਚੋਂ ਗਿਆਨ ਲੈਂਦੇ ਆ ਨਾ ਧਰਮ ਦੇ ਗ੍ਰੰਥ ਨੇ ਧਰਮ ਦੇ ਗ੍ਰੰਥ ਨੇ ਜੋ ਗਿਆਨ ਲੈ ਰਹੇ ਜਦੋਂ ਧਰਮ ਗ੍ਰੰਥਾਂ ਦਾ ਗਿਆਨ ਪੂਰਾ ਹੋ ਗਿਆ ਸਮਝਣ ਵਾਲੀ ਗੱਲ ਪੂਰੀ ਹੋ ਗਈ ਜਿਹੜੀ ਬੁੱਝਣ ਵਾਲੀ ਗੱਲ ਰਹਿ ਗਈ ਬੁੱਝਣ ਵਾਲੀ ਉਹ ਫਿਰ ਬੁੱਝੀ ਜਾਣੀ ਹੈ ਗਿਆਨ ਪ੍ਰਚੰਡ ਚ ਬੁੱਝੀ ਜਾਣੀ ਬੁੱਝਣ ਵਾਲੀ ਤਾਂ ਰਹਿ ਗਈ ਨਾ ਸਮਝਣ ਵਾਲੀ ਗੱਲ ਸਮਝਣੀ ਬੁੱਝਣ ਵਾਲੀ ਰਹਿ ਗਈ ਗਿਆਨ ਪ੍ਰਚੰਡ ਵਿੱਚ ਬੁੱਝਣ ਵਾਲੀ ਗੱਲ ਬੁੱਝੀ ਜਾਣੀ ਹੈ ਕਬੀਰ ਕੀ ਕਹਿ ਰਿਹਾ ਕਬੀਰ ਜਿਨ ਕਛ ਜਾਣਿਓ ਨਹੀਂ ਜਿਹੜੇ ਬਣੇ ਬੈਠੇ ਨੇ ਗੁਰੂ ਸੰਤ ਜਾਣਿਆ ਕੁਛ ਨਹੀਂ ਹਨ ਆਤਮ ਦੀ ਨਹੀਂ ਹਨ ਆਪਣਾ ਆਪਣੀ ਪਛਾਣਿਆ ਤੈਨੂੰ ਸੁਖ ਨੀਂਦ ਪਿਆ ਆਰਾਮ ਨਾਲ ਸੌਂਦੇ ਨੇ ਬੜੇ ਚੇਲੇ ਨੇ ਚੇਲੇ ਬੜੇ ਬਣਾਏ ਨੇ ਮਾਨਤਾ ਬੜੀ ਕਿਸੇ ਪਦਾਰਥ ਦੀ ਕੋਈ ਲੋੜ ਨਹੀਂ ਬਿਨਾਂ ਹੀ ਮੰਗੇ ਤੇ ਤੁਰੇ ਆਉਂਦੇ ਮੱਥਾ ਟੇਕਣ ਵਾਲਿਆਂ ਲੈਣਾ ਲੱਗੀਆਂ ਪਈਆਂ ਨੇ ਜਿਵੇਂ ਸਿਹੜੀ ਲੱਗੀ ਹੋਈ ਹੈ ਜਾਣਿਆ ਕੁਝ ਨਹੀਂ ਉਹਨੇ ਦੱਸਿਆ ਕੀ ਹੈ ਕੁਝ ਉੱਥੇ ਪਾਗਲਾਂ ਵਾਸਤੇ ਜਗ੍ਹਾ ਗੁਰੂ ਘਰ ਦੀ ਪਾਗਲਾਂ ਵਾਸਤੇ ਜਗ੍ਹਾ ਹੀ ਨਹੀਂ ਇਹ ਤਾਂ ਪਾਗਲਾਂ ਨੂੰ ਮੂਰਖਾਂ ਦੇ ਘੋਰ ਕਹਿੰਦੇ ਨੇ ਇੱਥੇ ਕਾਤੇ ਜਾਣਗੇ ਉਹ ਜਿਹੜੇ ਉੱਥੇ ਜਾਂਦੇ ਨੇ ਉਹਨਾਂ ਨੂੰ ਮੂਰਖਾਂ ਦੇ ਘੋਰ ਕਹਿੰਦੀ ਹੈ ਬਾਣੀ ਜਿਹੜਾ ਕਹੂ ਆਗੇ ਮੂਰਖ ਉੱਥੇ ਜਾਊਗਾ ਕੋਈ ਜਿਹੜਾ ਆਉਂਦਾ ਨੂੰ ਹਾਰ ਦੋ ਹਾਰ ਪਾਉ ਉਹਨਾਂ ਦੇ ਉਹਨਾਂ ਦੀ ਇੱਜ਼ਤ ਕਰੋ ਉੱਥੇ ਜਾਣਗੇ ਅੰਬਰਸਰ ਵੀ ਤਾਂ ਜਾਂਦੇ ਨੇ 100 ਰੁਪਏ ਦਿੰਦੇ ਨੇ 100 ਰੁਪਏ ਦੇ ਜੇ ਧੱਕੇ ਮਾਰ ਲਵੇ ਤੁਸੀਂ ਬਾਣੀ ਦਾ ਮੰਨਦੇ ਨਹੀਂ ਇੱਥੇ ਕਾਲ ਨੂੰ ਜਾਂਦਾ ਕੋਈ ਵੀ ਨਾ ਜਾਵੇ ਹੁਣ ਬਾਣੀ ਦਾ ਧੱਕੇ ਮਾਰਦੀ ਹੈ ਗੁਰੂ ਦਾ ਛੱਤਰ ਮਾਰਦਾ ਰੋਜ਼ ਉਸ ਰੁਪਏ ਦਿੰਦੇ ਨੇ 100 ਰੁਪਏ ਵਾਲੇ ਨੂੰ ਉਸੇ ਦਾ ਆਵੇ ਜਾਣਗੇ ਇੱਜ਼ਤ ਦਿੰਦੇ ਨੇ ਜਿਨ ਕਛ ਜਾਣਿਓ ਨਹੀਂ ਤੈਨ ਸੁਖ ਨੀਂਦ ਬਿਹਾਏ ਸੁਖ ਦੀ ਨੀਂਦ ਸੌਂਦੇ ਨੇ ਹਮੇ ਜੋ ਪੁੱਛਾ ਪੁੱਛਣਾ ਕਹਿੰਦਾ ਮੈਂ ਪੁੱਛਣ ਵਾਲੀ ਗੱਲ ਪੁੱਛੀ ਪੂਰੀ ਪਰੀ ਬਰਾਏ ਮੇਰੇ ਨਾਲ ਬੁਲਾ ਪੈਗੀ ਵੀ ਹੁਣ ਸਾਰੀ ਦੁਨੀਆ ਨੂੰ ਮੈਂ ਦੱਸਾਂ ਕਿਵੇਂ ਮੇਰੇ ਸਾਹਮਣੇ ਪ੍ਰੋਬਲਮ ਖੜੀ ਹੋ ਗਈ ਵੀ ਹੁਣ ਇਹਨਾਂ ਨੂੰ ਸਮਝਾਵਾਂ ਕਿਵੇਂ ਇਹ ਤਾਂ ਗੱਲ ਪੈਣਗੇ ਜੇ ਸਮਝਾਉਣ ਨੂੰ ਕਿਹਾ ਗੱਲ ਵੀ ਪੈ ਸਕਦੇ ਨੇ ਇਹ ਜੋ ਕੁਝ ਕਰ ਰਹੇ ਨੇ ਸਾਰਾ ਗਲਤ ਹੈ ਸਾਰਿਆਂ ਨੂੰ ਗਲਤ ਕਹੀਏ ਫਿਰ ਵੀ ਔਖਾ ਕਿਹੜੇ ਰਾਹ ਸਮਝਾਈਏ ਇਹਨਾਂ ਨੂੰ ਕਿਵੇਂ ਸਮਝਾਈਏ ਮੇਰੇ ਬਲਾ ਪੈ ਗਈ ਗੱਲ ਬਲਾ ਸੱਚ ਕੀ ਕਹਿੰਦੇ ਨੇ ਉਹ ਬਲਾ ਨਹੀਂ ਜਿਹੜੀ ਸੰਸਾਰ ਦੀ ਬਲਾ ਹੈ ਮੈਨੂੰ ਬਲਾ ਰਿਹਾ ਵੀ ਬੋਲ ਬਲਾਵਲ ਰਾਗ ਇਹਦਾ ਹੀ ਹੈ ਬਲਾਵਲ ਰਾਗ ਕੌਣ ਹੈ ਉਹ ਕਹਿੰਦਾ ਬੋਲ ਮੈਨੂੰ ਬੋਲਣਾ ਪੈਂਦਾ ਜੋ ਬਲਾਵੋ ਤੇ ਨਾਨਕ ਦਾਸ ਉਹ ਜੋ ਬੁਲਾਉਣ ਵਾਲਾ ਉਹ ਬਲਾ ਪੈ ਗਈ ਗੱਲ ਵੀ ਬੋਲਦਾ ਕਿਵੇਂ ਨਹੀਂ ਬੋਲ ਕਬੀਰ ਕੂਕਰ ਰਾਮ ਕੋ ਉਹ ਤਾਂ ਕਦੇ ਨਹੀਂ ਭੌਂਕੂ ਜਾਂ ਮਾਲ ਇਸ਼ਾਰਾ ਕਰਦਾ ਕੁੱਤਾ ਭੌਂਕੇ ਕਿਵੇਂ ਨਾ ਜਾਂ ਮਾਲਕ ਕਹਿੰਦਾ ਭੌਂਕ ਕਹਿੰਦਾ ਮੈਨੂੰ ਭੌਂਕਣਾ ਪੈਂਦਾ ਹੁਣ ਇਹ ਬਲਾ ਗੱਲ ਪੈ ਗਈ ਮੇਰੇ ਭਾਈ ਆਵੇ ਅੜੀਏ ਜਾ ਕੇ ਬਾਹਰ ਨਾ ਲੈਂਦਾ ਬੁਲਾਏ ਉਹਨੂੰ ਕਹਿੰਦਾ ਬੁਲਾਉਣ ਵਾਲੀ ਬਾਣੀ ਮੇਰੇ ਕੋਲ ਹੈਗੀ ਇਹ ਗੱਲ ਪੈ ਗਈ ਗੱਲ ਆ ਗਈ ਪੈ ਗਈ ਗੱਲ ਚ ਵੀ ਬੋਲ ਮੈਂ ਨਹੀਂ ਬੋਲਦਾ ਬੁਲਾਇਆ ਬੋਲ ਇਹ ਕਹਿ ਰਿਹਾ ਹੁਣ ਅਸੀਂ ਤਾਂ ਬਲਾ ਉਹ ਕਹਿੰਦੇ ਨਾ ਬਲਾ ਗੱਲ ਪੈ ਗਈ ਬਲਾ ਤਾਂ ਮਾੜੀ ਚੀਜ਼ ਹੁੰਦੀ ਮਾੜੀ ਚੀਜ਼ ਜਮ ਕਰ ਮੂੰਹ ਜਿਹੜਾ ਹਾਂ ਜਮ ਕਰ ਉਹ ਗੱਲ ਜਿਹੜਾ ਹੈ ਮੈਨੂੰ ਗੱਲ ਜਿਹੜਾ ਹੈ ਉਹਨਾਂ ਦਾ ਜਮ ਬਣਾ ਕੇ ਮੈਨੂੰ ਇਹਨਾਂ ਦੇ ਗੱਲ ਪਾਤਾ ਹਿੰਦੂਆਂ ਦੇ ਫੇਰ ਦੂਜੇ ਮੁਸਲਮਾਨਾਂ ਦੂਜੇ ਬਤਾਣਿਆਂ ਦੇ ਸਾਰਿਆਂ ਦੇ ਜਮ ਹੁੰਦਾ ਉਹਨਾਂ ਦੀ ਮੌਤ ਸਗਲ ਮਤਾਂਤ ਕੇਵਲ ਹਰ ਨਾਮ ਮੈਨੂੰ ਵਰ ਸਾ ਆਪੇ ਦੋਸ਼ ਨਾ ਲਈ ਕਰਤਾ ਕਰਤੇ ਨੇ ਆਪਣੇ ਜੋ ਮੈਨੂੰ ਦੋਸ਼ ਲਿਆ ਕਬੀਰ ਨੇ ਨੂੰ ਥਾਪੀ ਦਿੱਤਾ ਗੁਰ ਥਾਪੀ ਦਿੱਤੀ ਕੰਡ ਜੀਓ ਉਹਨੂੰ ਥਾਪੀ ਦਿੱਤੀ ਵੀ ਤੂੰ ਦੇਖ ਤਗੜਾ ਹੋ ਦੇਖਦਾ ਸਹੀ ਕਹਿੰਦਾ ਇੱਕ ਪਾਸੇ ਇੰਨੇ ਨੇ ਕਹਿੰਦਾ ਤੂੰ ਕੱਲਾ ਹੀ ਬਥੇਰਾ ਚੰਡੀ ਕੱਲੀਓ ਲੜਦੀ ਦਿਖਾਈਏ ਕਦੇ ਚੰਡੀ ਨਾਲ ਕੋਈ ਬੰਦਾ ਦੂਜਾ ਲੜਦਾ ਨਹੀਂ ਦਿਖਾਇਆ ਕਦੇ ਚੰਡੀ ਦੇ ਨਾਲ ਦੂਜਾ ਬੰਦਾ ਨਾਲ ਉਹਦੇ ਜਿਹੜੇ ਆਉਂਦੇ ਵੀ ਨੇ ਉਹ ਕਹਿੰਦੇ ਤੁਸੀਂ ਪਾਸੇ ਹਟੋ ਤੁਸੀਂ ਮੇਰੇ ਜੇ ਸਮਾਜੋ ਜਾਂ ਸੱਤੇ ਦੇਵੀਆਂ ਆਉਂਦੀਆਂ ਡਰਦੀਆਂ ਸੁੰਭਾ ਨੂੰ ਸੁੰਭ ਦਾ ਸਾਹਮਣਾ ਹੁੰਦਾ ਚੰਡੀ ਨਾਲ ਕਹਿੰਦਾ ਮੇਲ ਹਰਿਓ ਦਹਿਲਿਓ ਸੁਰ ਲੋਕ ਮੇਲ ਹਲੇ ਮੇਰ ਹਲਿਓ ਸੁਮੇਰ ਪਰਬਤ ਹਿਲ ਗਿਆ ਡੋਲ ਗਿਆ ਵੀ ਹੁਣ ਕੀ ਹੋ ਇਹ ਤਾਂ ਐਡੇ ਐਡੇ ਨਹੀਂ ਜਿਹਦੇ ਸਾਹਮਣੇ ਕੋਈ ਜਵਾਬ ਹੀ ਨਹੀਂ ਸੀ ਦਸਮ ਪਾਸ਼ਾ ਕਹਿੰਦੇ ਮੇਰ ਹਲਿਓ ਦਹਿਲਿਓ ਸੁਰ ਲੋਕ ਸੁਰਗ ਲੋਕ ਦੇ ਦੇਵਤੇ ਦਹਿਲ ਗਏ ਸੁਰ ਕੀ ਹੋ ਇੱਕ ਪਾਸੇ 100 ਇੱਕ ਪਾਸੇ ਲੱਖਾਂ ਹੀ ਬੰਦੇ ਜਿਨ੍ਹਾਂ ਦਾ ਜਵਾਬ ਸਾਡੇ ਕੋਲ ਨਹੀਂ ਇਹ ਕੱਲਾ ਜਵਾਬ ਦੇ ਸਕੂ ਮੇਰ ਹਲਿਓ ਦਹਿਲਿਓ ਸੁਰ ਲੋਕ ਦਾ ਸੁੰਭਨ ਸੁੰਭ ਕੇ ਦੌੜੇ ਕਿੱਥੇ ਗੱਲ ਕਰ ਰਹੇ ਕੋਈ ਲੜਾਈ ਸੰਸਾਰੀ ਲੜਾਈ ਆ ਉਹ ਕੋਈ ਚੰਡੀ ਦੇ ਨਾਲ ਦੋ ਆਦਮੀ ਨਹੀਂ ਦਿਖਾਇਆ ਉਹਨੇ ਕਿਸੇ ਦੀ ਸਹਾਇਤਾ ਲਈ ਉਹਨੇ ਕਿਹਾ ਨਹੀਂ ਤੁਸੀਂ ਪਾਸੇ ਹੋ ਕਿਉਂਕਿ ਉਹਨਾਂ ਨੂੰ ਗੱਲ ਦਾ ਹੀ ਪਤਾ ਨਹੀਂ ਕੀ ਹੈ ਉਹਨਾਂ ਨੇ ਤਾਂ ਹੋਰੇ ਛੱਡ ਦੇਣੀ ਹੈ ਜਿਹੜੀ ਉਹਨਾਂ ਨੇ ਗੱਲ ਕਹਿਣੀ ਹੈ ਉਹਦੇ ਨਾਲ ਤਾਂ ਨੁਕਸਾਨ ਹੋ ਜਾਣਾ ਉਹਨਾਂ ਨੇ ਵਿਰੋਧੀ ਗੱਲ ਕਰ ਦੇਣੀ ਹਾਂਜੀ ਗਿਆਨ ਖੰਡ ਮੈਂ ਗਿਆਨ ਪ੍ਰਚਾਰ ਗਿਆਨ ਖੰਡ ਮੈਂ ਗਿਆਨ ਪ੍ਰਚਾਰ ਦੇਖੋ ਗਿਆਨ ਤਾਂ ਸ਼ੁਰੂ ਹੋਈ ਹੈਗਾ ਗਿਆਨ ਦੇ ਪਿੱਛੇ ਚੱਲਣੀ ਹੈ ਗਿਆਨ ਤੋਂ ਬਾਹਰ ਨਹੀਂ ਜਾਣੀ ਗਿਆਨ ਮਾਰਗ ਹੈ ਗੁਰਮਤ ਦਾ ਮਾਰਗ ਗੁਰਮਤ ਗੁਰਦਨ ਹੋਈ ਗਿਆਨ ਹੁੰਦਾ ਗੁਰ ਦਾ ਅਰਥ ਹੈ ਗਿਆਨ ਹੈ ਗੁਰਮਤ ਮਾਰਗ ਗਿਆਨ ਮਾਰਗ ਕੋਈ ਅਰਥ ਰੱਖਦੇ ਨੇ ਕੋਈ ਭਗਤੀ ਦੂਸਰੀ ਨਹੀਂ ਹੈ ਉਹ ਵਿਦਵਾਨ ਪ੍ਰਭਾਵਿਤ ਹੋ ਕੇ ਵਿਦਵਾਨਾਂ ਨੂੰ ਸਮਝ ਨਹੀਂ ਭਗਤੀ ਹੁੰਦੀ ਕੀ ਹੈ ਉਹਨਾਂ ਵਾਸਤੇ ਸਾਰੀਆਂ ਭਗਤੀਆਂ ਕੋਈ ਨਹੀਂ ਖੋਟੇ ਖੜੇ ਦੀ ਪਛਾਣ ਨਹੀਂ ਨਾ ਜਿੰਨਾ ਜੇ ਖੋਟੇ ਖੜੇ ਦੀ ਪਛਾਣ ਨਹੀਂ ਸਾਰੀ ਇੱਕੋ ਹੀ ਨੇ ਇਹ ਤਾਂ ਖੋਟੇ ਖੜੇ ਦੀ ਪਛਾਣ ਗੁਰਮੁਖ ਰੂਹ ਹੈ ਗੁਰਮੁਖ ਖੋਟੇ ਖੜੇ ਖੋਟੀ ਭਗਤੀ ਕੀ ਹੈ ਖੋਟਾ ਨਾਮ ਕੀ ਹੈ ਖੋਟਾ ਤਪ ਕੀ ਹੈ ਖੋਟਾ ਜਪ ਕੀ ਹੈ ਖੋਟਾ ਸਮਰਨ ਕੀ ਹੈ ਔਰ ਖਰਾ ਕੀ ਹੈ ਖਰਾ ਵੀ ਹੈ ਘੋਟਾ ਵੀ ਜੋ ਦਰਗਾਹ 'ਚ ਪ੍ਰਮਾਣ ਹੈ ਖਰਾ ਜੋ ਕਰੰਸੀ ਰਿਜ਼ਰਵ ਬੈਂਕ 'ਚ ਪ੍ਰਮਾਣ ਹੈ ਖਰੀਆ ਨਹੀਂ ਤਾਂ ਖੋਟੀ ਹੈ ਜੇ ਦਰਗਾਹ 'ਚ ਪ੍ਰਮਾਣ ਹੈ ਨਹੀਂ ਤਾਂ ਨਾਮ ਤਾਂ ਨਾਮ ਵੀ ਤਾਂ ਤਾਂ ਜਿਹੜੀ ਕਰੰਸੀ ਦਰਗਾਹ 'ਚ ਪ੍ਰਮਾਣ ਹੈ ਨਹੀਂ ਉਹ ਜਾਲੀ ਹੈ ਖੋਟੀ ਹੈ ਕਿੰਨੇ ਪ੍ਰਕਾਰ ਦੀ ਕਰੰਸੀ ਹੈ ਅਸੰਖ ਜਪ ਆਪਣੀ ਆਪਣੀ ਬਣਾਈ ਬੈਠੇ ਨੇ ਦਰਗਾਹ ਜਿਹੜੀ ਚੱਲਦੀ ਹੈ ਗਿਆਨ ਆਪਣੇ ਆਪਣੇ ਨੇ ਸੰਤ ਸਮੂਹ ਅਨੇਕ ਮੰਦੀ ਕੇ ਆਪ ਆਪਣੀ ਬੁੱਧ ਹੈ ਜੇਤੀ ਵਰਤ ਪਿੰਡ ਪਿੰਡ ਜੇਤੀ ਆਪਣੀ ਆਪਣੀ ਮਤ ਇਹ ਗੁਰ ਕੀ ਮਤ ਆਪਣੀ ਮਤ ਨਹੀਂ ਕਿਸੇ ਇਸ ਕਰਕੇ ਭਗਤ ਸਾਰੇ ਇੱਕ ਮਤ ਨੇ ਆਪਣੀ ਮਤ ਨਹੀਂ ਕਿਸੇ ਦੀ ਹੈ ਆਪਣੀ ਮਤ ਤਾਂ ਤਿਆਗੀ ਹੈ ਗਿਆਨ ਖੰਡ ਵਿੱਚ ਗਿਆਨ ਪਛਾਣ ਜਿਹੜਾ ਅੰਦਰ ਗਿਆਨ ਇਕੱਠਾ ਕੀਤਾ ਨਾ ਅਸੀਂ ਪਿੱਛੇ ਕਿਤੇ ਪਾਉਣ ਪਾਣੀ ਬੈਸਾਂਤਰ ਕੇਤੇ ਕਾਨ ਬਹਿਸ ਇਹਨੂੰ ਅੱਗ ਪੈ ਜਾਣੀ ਹੈ ਹੁਣ ਯਾਨੀ ਸਮਝਣ ਵਾਲੀ ਗੱਲ ਤਾਂ ਸਮਝਣੀ ਬੁੱਝਣ ਵਾਲੀ ਗੱਲ ਅੱਗ ਪਈ ਤੇ ਬੁੱਝਣ ਹੋਣੀ ਹੈ ਪ੍ਰਚੰਡ ਗਿਆਨ ਦੀ ਰੋਸ਼ਨੀ ਵਿੱਚ ਆਤਮ ਦਰਸ਼ਨ ਹੋਣਾ ਬੁੱਝਣ ਵਾਲੀ ਹੋਣੀ ਹੈ ਆਤਮ ਦਰਸ਼ਨ ਜਦ ਹੋਣਾ ਜਦ ਅੰਦਰ ਪ੍ਰਚੰਡ ਗਿਆਨ ਹੋ ਜਾਣਾ ਪ੍ਰਚੰਡਤਾ ਦਾ ਜਦ ਹੋਣਾ ਨਾ ਅੰਦਰ ਚਾਲਣ ਫਿਰ ਪਤਾ ਲੱਗਣਾ ਵੀ ਜਿਹੜਾ ਹੁਣ ਮੇਰੇ ਅੰਦਰ ਹੈ ਨਾ ਇਹੀ ਸਭ ਤੋਂ ਬੜਾ ਇਹੀ ਪ੍ਰਭ ਹੈ ਇਹਦੇ ਮੂਰੇ ਕੋਈ ਨਹੀਂ ਹੋਰ ਕੁਝ ਹੈ ਕਿਸੇ ਜਨਮ ਦਾ ਇਹੀ ਪ੍ਰਭ ਹੈ ਜਿਹਨੂੰ ਪ੍ਰਭ ਕਿਹਾ ਹੋਇਆ ਇਹੀ ਗਿਆਨ ਗੁਰੂ ਆ ਜਿਹਨੇ ਆਤਮ ਦਰਸ਼ਨ ਕਰਾਇਆ ਹੈ ਆਤਮਾ ਦਾ ਉਪਦੇਸ਼ ਤਾਂ ਪਹਿਲਾਂ ਦੇ ਹੀ ਸੀ ਪਹਿਲਾਂ ਆਤਮਾ ਦਾ ਉਪਦੇਸ਼ ਹੈ ਆਤਮਾ ਦਾ ਉਪਦੇਸ਼ ਜਦ ਪ੍ਰਚੰਡ ਹੁੰਦਾ ਹੈ ਫਿਰ ਗਿਆਨ ਗੁਰੂ ਬਣ ਜਾਂਦਾ ਹੈ ਆਤਮ ਉਪਦੇਸ਼ ਹੀ ਗਿਆਨ ਗੁਰੂ ਬਣਦਾ ਹੈ ਉਹੀ ਬਰੂਦ ਰੋਸ਼ਨੀ ਬਣਦਾ ਜਿਹਨੂੰ ਅੱਗ ਪੈਂਦੀ ਹੈ ਪਹਿਲਾਂ ਬਰੂਦ ਹੁੰਦਾ ਅੱਗ ਪਈ ਤੇ ਕੀ ਹੋ ਜਾਂਦਾ ਰੋਸ਼ਨੀ ਉਹ ਚੀਜ਼ ਹੋਰ ਹੋ ਜਾਂਦਾ ਸਿੱਧੇ ਨਾਦ ਵਿਨੋਦ ਕੋਲ ਆਨੰਦ ਨਾਦ ਵਿਨੋਦ ਇਸ ਅਵਸਥਾ ਜਾ ਕੇ ਨਾਦ ਪ੍ਰਗਟ ਹੋਣਾ ਇਸੇ ਅਵਸਥਾ 'ਚ ਨਾਦ ਪ੍ਰਗਟ ਹੁੰਦਾ ਹੁੰਦਾ ਨਾਦ ਪ੍ਰਗਟ ਹੋ ਗਿਆ ਬੁਝਣ ਬੁਝ ਲਿਆ ਫੇਰ ਪਤਾ ਲੱਗਣਾ ਨਾਦ ਕਿਹਨੂੰ ਕਹਿੰਦੇ ਸੀ ਵਿਨੋਦ ਵਿਨੋਦ ਕੀ ਹੁੰਦਾ ਵਿਨੋਦ ਹੁੰਦਾ ਜਿਹਨੂੰ ਅਸੀਂ ਕਹਿੰਦੇ ਆ ਨਾ ਆਨੰਦ ਇੱਕ ਤਾਂ ਹੁੰਦਾ ਆਨੰਦ ਆਨੰਦ ਤਾਂ ਹੋ ਗਿਆ ਸੀ ਪਹਿਲਾਂ ਇਹ ਦੋ ਪਹਿਲੀ ਸਟੇਜ ਆਨੰਦ ਹੋ ਗਿਆ ਸੀ ਇਹ ਹੋਇਆ ਹੁਣ ਪਰਮਾਨੰਦ ਵਿਨੋਦ ਪਰਮਾਨੰਦ ਹੁੰਦਾ ਕੋੜ ਆਨੰਦ ਜਿਹੜਾ ਕੋੜ ਆਨੰਦ ਹੈ ਇਹੀ ਪਰਮਾਨੰਦ ਹੈ ਕੋੜ ਆਨੰਦ ਨਹੀਂ ਕਿਹਾ ਜਿਹੜਾ ਵਿਰੋਧ ਹੈ ਉਹੀ ਕੋੜ ਆਨੰਦ ਹੈ ਨਾਦ ਨੂੰ ਸੁਣ ਕੇ ਜੋ ਆਨੰਦ ਆਉਣਾ ਨਾ ਉਹਨੂੰ ਜਾਂ ਵਿਨੋਦ ਕਹਿ ਲਓ ਜਾਂ ਕੋੜ ਆਨੰਦ ਕਹਿ ਲਓ ਪਰਮਾਨੰਦ ਕਹਿ ਲਓ ਵਿਰੋਧ ਵੀ ਕਿਹਾ ਵਿਰੋਧ ਕੀ ਹੁੰਦਾ ਜੋ ਅੰਦਰੋਂ ਖੁਸ਼ੀ ਪੈਦਾ ਹੁੰਦੀ ਹੈ ਨਾ ਅੰਦਰੋਂ ਜਿਵੇਂ ਸੁੱਖੇ ਵਾਲਾ ਹਸੀ ਜਾਂਦਾ ਹੈ ਆਪੇ ਉਹ ਵਿਰੋਧ ਹੈ ਇੱਕ ਸਾਨੂੰ ਆਨੰਦ ਬਾਹਰੋਂ ਪੈਦਾ ਹੁੰਦਾ ਮਾਇਆ ਚੋਂ ਕੋਈ ਚੀਜ਼ ਪ੍ਰਾਪਤ ਹੁੰਦੀ ਹੈ ਕੋਈ ਸਾਡਾ ਕੰਮ ਸੌਰਦਾ ਹੈ ਕੋਈ ਚੰਗੀ ਖਬਰ ਸੁਣਦੇ ਆ ਕੋਈ ਲਾਭ ਪ੍ਰਾਪਤ ਹੁੰਦਾ ਹੈ ਉਹ ਆਨੰਦ ਹੁੰਦਾ ਉਹ ਮਾਇਆ ਦਾ ਆਨੰਦ ਹੈ ਉਹ ਆਨੰਦ ਨਹੀਂ ਉਹ ਜੋ ਸੁਖ ਮਿਲਦਾ ਹੈ ਨਾ ਉਹ ਜੋ ਵੀ ਸੁਖ ਮਿਲਦਾ ਹੈ ਨੂੰ ਆਨੰਦ ਗੁਰਬਾਣੀ ਨਹੀਂ ਹੁੰਦਾ ਉਹ ਸੰਸਾਰੀ ਸੁਖ ਅਲਪ ਸੁਖ ਕਿਹਾ ਅਲਪ ਨਾ ਨਾਦ ਉਹ ਤੁਰਕੀ ਵਾਲੀ ਨੂੰ ਨਾਦ ਗਿਆ ਉਹ ਤੁਰਕੀ ਵਾਲੀ ਆਇਆ ਨਾਦ ਤੁਰਕੀ ਬਾਣੀ ਉਦੋਂ ਜਦ ਤੁਰਕੀ ਬਾਣੀ ਆਈ ਤੇ ਸਗਲੀ ਚਿੰਤ ਮਿਟਾਈ ਪਰਮਨੰਦ ਹੁਣ ਇਹ ਸਗਲੀ ਚਿੰਤ ਮਿਟਣੀ ਹੈ ਉਹ ਜਿਹਨੂੰ ਤੁਰਕੀ ਬਾਣੀ ਕਹਿੰਦੇ ਹੀ ਨਾਦ ਹੈ ਇਸ ਅਵਸਥਾ ਤੁਰਕੀ ਬਾਣੀ ਆਉਂਦੀ ਹੈ ਇਹ ਬਲਾ ਇਹ ਉਹ ਬਲਾਗੜ ਪੈਂਦੀ ਹੈ ਤੁਰਕੀ ਬਾਣੀ ਬਲਾਇਆ ਇਹ ਬਲਾ ਵਾਲਾ ਹੈ ਹਰ ਪ੍ਰਭ ਗਾਵਿਆ ਕਰ ਨਾਦ ਬਲਾਵਲ ਰਾਗ ਕਰ ਨਾਦ ਨਾਦ ਕੀਤਾ ਬਲਾਵਲ ਰਾਗ ਤਾਂ ਗਾਇਆ ਉਹਨੇ ਬੋਲਿਆ ਤਾਂ ਅਮਰ ਬਲਾਵਲ ਹੋਇਆ ਸਰਮਖੰਡ ਕੀ ਬਾਣੀ ਰੂਪ ਹੁਣ ਇੱਥੇ ਗਾਹ ਸਰਮਖੰਡ ਦੀ ਗੱਲ ਚੱਲ ਰਹੀ ਇੱਥੇ ਬੁਲਾਇਆ ਬੋਲੂਗਾ ਜੋ ਚਲਾਊਗਾ ਤੇ ਵੀ ਚੱਲੂਗਾ ਇਹ ਲੇਖੇ ਜਾ ਜੀਵਨ ਇਹ ਲੇਖੇ ਚ ਜਨਮ ਤੁਹਾਰੇ ਇਤੋਂ ਬਾਅਦ ਵਾਲਾ ਜੀਵਨ ਜਨਮ ਤੁਹਾਰੇ ਲੇਖੇ ਜੋ ਤੂੰ ਚਲਾਇਆ ਤੇ ਮੈਂ ਜੱਲਾ ਸੁਆਮੀ ਕੱਲ ਕਿਹਾ ਬੁਰਾਈ ਮਿਲੀ ਤੋਂ ਬਾਅਦ ਗਿਆ ਅੱਲਾਹ ਤਾਂ ਨਹੀਂ ਕਿਹਾ ਜੇ ਸਵਾਮੀ ਨਾਲ ਸੰਪਰਕ ਨਹੀਂ ਚਲਾਇਆ ਉਹਦਾ ਜੱਲੂ ਕਿਵੇਂ ਜਦ ਤੁਰਕੀ ਬਾਣੀ ਸੁਣੀ ਨਹੀਂ ਚਲਾਇਆ ਜੱਲੂ ਕਿਵੇਂ ਜਦ ਉਹਦੀ ਆਵਾਜ਼ ਨਾਲ ਆਪਣਾ ਸੰਪਰਕ ਹੀ ਨਹੀਂ ਹੋਇਆ ਤਾਂ ਜਿਵੇਂ ਉਹ ਕਹਿ ਰਿਹਾ ਮੈਸੇਜ ਕਰੀਏ ਕੀ ਆਵਾਜ਼ ਤਾਂ ਸਾਨੂੰ ਆ ਨਹੀਂ ਰਹੀ ਬੇਲੇ ਬੈਠੇ ਆ ਰਾਬਤਾ ਕਾਇਮ ਨਹੀਂ ਹੋ ਰਿਹਾ ਰਾਬਤਾ ਕਾਇਮ ਹੋ ਜੂ ਜਿਵੇਂ ਕਹੂਗਾ ਕਰੀ ਜਾਵਾਂਗੇ ਰਾਬਤਾ ਨਹੀਂ ਕਾਇਮ ਹੋਇਆ ਰਾਬਤਾ ਨਾਲ ਨਾਲ ਰਾਬਤਾ ਕਾਇਮ ਹੁੰਦਾ ਨਾਲ ਨਾਲ ਰਾਬਤਾ ਕਾਇਮ ਹੁੰਦਾ ਰਾਬਤਾ ਸੱਚਖੰਡ ਨਾਲ ਰਾਬਤਾ ਹੈ ਕਾਇਮ ਹੋਇਆ ਹੋਇਆ ਹੌਟਲਾਈਨ ਹੈ ਜਿਵੇਂ ਆਪਾਂ ਆਪਣੀ ਬੋਲੀ ਹੌਟਲਾਈਨ ਕਹਿੰਦੇ ਹੌਟਲਾਈਨ ਹੈ ਸਿੱਧੀ ਉਹ ਤੇ ਮੈਸੀ ਹੈ ਉੱਥੇ ਦੀ ਪਾਰਲੀਮੈਂਟ ਨਾ ਹੋਟਲਾਈ ਨਾ ਜਿਵੇਂ ਉਹ ਕਹਿੰਦੀ ਹੋਵੇ ਕਹੀ ਜਾਂਦਾ ਜਿਵੇਂ ਬੋਲ ਕੇ ਬੈਠਾ ਆਪਣੇ ਕੋਲੋਂ ਕਿਵੇਂ ਕਹਿ ਦੂਗਾ ਕੋਈ ਕੱਲੇ ਕੱਲੇ ਨੁਕਤੇ ਤੇ ਉਥੋਂ ਪੁੱਛਣਾ ਪੈਂਦਾ ਕੀ ਕਰਾਂ ਕੱਲੇ ਕੱਲੇ ਗੱਲ ਨੁਕਤੇ ਤੇ ਜਿੱਥੇ ਵੀ ਅੜਦਾ ਪੁੱਛਣਾ ਪੈਂਦਾ ਕਿੱਥੇ ਇਹਦਾ ਕੀ ਹੱਲ ਹੈ ਆਪਣੇ ਕੋਲੋਂ ਕੁਝ ਨਹੀਂ ਆਪਣੇ ਕੋਲੋਂ ਕਹੂਗਾ ਜੇ ਕੋ ਕਹੇ ਪਿੱਛੇ ਕੋਈ ਤਾਂ ਕਿ ਗੱਲਾਂ ਕਥੀਆਂ ਨਾ ਜਾਏ ਹੁਣੇ ਆ ਜਾਣ ਸਰਮਗੰਡ ਦੀ ਬਾਣੀ ਰੂਪ ਇੱਥੇ ਰੂਪ ਇੱਥੇ ਰੂਪ ਚ ਨਿਹਾਰ ਹੋ ਅਸਲੀ ਰੂਪ ਇੱਥੇ ਬਣ ਪਹਿਲਾ ਗਰੂਪ ਹੈ ਨਾ ਪਹਿਲੀ ਗਰੂਪ ਕੁਜਾਤ ਪਤਾ ਲੱਗਿਆ ਪਹਿਲਾ ਵੀ ਰੂਪ ਮੇਰਾ ਠੀਕ ਨਹੀਂ ਯਕੀਨ ਹੋ ਗਿਆ ਵੀ ਰੂਪ ਠੀਕ ਨਹੀਂ ਹੈ ਪਹਿਲੇ ਗਿਆਨ ਨਾਲ ਤਾਂ ਰੂਪ ਰੂਪ ਤਸੱਲੀ ਹੋਈ ਆ ਵੀ ਠੀਕ ਨਹੀਂ ਮੇਰੀ ਮਤ ਠੀਕ ਨਹੀਂ ਆ ਜੋ ਸੰਸਾਰੀ ਮਤ ਲੈ ਲਿਓ ਠੀਕ ਨਹੀਂ ਹੈ ਹੁਣ ਤਿਆਗਣੀ ਤਾਂ ਹੈ ਨਾ ਇਹਦਾ ਪਤਾ ਲੱਗ ਗਿਆ ਇੱਕ ਨਹੀਂ ਬ੍ਰਹਮਾ ਇੱਕ ਨਹੀਂ ਸ਼ਿਵ ਜੀ ਇੱਕ ਨਹੀਂ ਧਰਤੀ ਇੱਕ ਨਹੀਂ ਪੌਣ ਇੱਕ ਨਹੀਂ ਪਾਣੀ ਹੁਣ ਫਿਰ ਹੈ ਕਿ ਉਹ ਤਿਆਗ ਕੇ ਦੂਸਰੀ ਲੈ ਹੁੰਦਾ ਉਹਨਾਂ ਦੀ ਮਨਾਉ ਜੇ ਛੱਡਣੀ ਹੈ ਗਾਹਾਂ ਕੁਝ ਨਾ ਜੁੜਨਾ ਵੀ ਤਾਂ ਹੈ ਫਿਰ ਉਹ ਇੱਕ ਕੌਣ ਹੈ ਜਦ ਇੱਕ ਨਾਲ ਸ਼ਬਦ ਨਾਲ ਰਾਬਤਾ ਕਾਇਮ ਹੋਇਆ ਫਿਰ ਚਿੰਤਾ ਮੁਕੀ ਪਿੱਛੇ ਦੇਵੀ ਦੇਵਤੇ ਸਾਰੇ ਛਡਾਤੇ ਰਮਈਆ ਜੋ ਮਿਲਿਆ ਨਹੀਂ ਕਬੀਰ ਕੀ ਕਹਿੰਦਾ ਕਹਿੰਦਾ ਹਾਂ ਤੋ ਇੱਕ ਰਮਈਆ ਲੈ ਹੋ ਮੈਨੂੰ ਤਾਂ ਇੱਕ ਰਮਈਏ ਦੀ ਲੋੜ ਹੈ ਜੇ ਕਿਤੇ ਵਾਏ ਤਾਂ ਦੇ ਦੋ ਆਨ ਦੇਵ ਬਦਲਾਵਲ ਦਾ ਸਾਰੇ ਦੇਵੀ ਦੇਵਤੇ ਲੈ ਲੋ ਉਹਦੇ ਬੱਟੇ ਜਿੱਦੇ ਦੇਵੀ ਦੇਵਤਿਆਂ ਦੀ ਹੁਣ ਤੱਕ ਮੈਂ ਪੂਜਾ ਕੀਤੀ ਹੈ ਬਨੌਤ ਕੀਤੀ ਹੈ ਖੁਸ਼ ਕਰਨ ਕਾਤਰ ਕੁਝ ਵੀ ਕੀਤਾ ਹੈ ਉਹ ਸਾਰੇ ਦੇਵਤੇ ਲੈ ਲੋ ਉਹਦੇ ਬੱਟੇ ਆਨ ਦੇਵ ਬਦਲਾਵਨ ਦਾ ਮਤਲਬ ਸਾਰਿਆਂ ਦੀ ਬਨੌਤ ਛੱਡ ਦਿੱਤੀ ਮੈਂ ਬਦਲੇ ਚ ਸਾਰੇ ਹੀ ਲੈ ਲੋ ਉਹ ਖੋਟੀ ਮਤ ਕੀ ਕਰਨੀ ਸੀ ਉਹ ਤਾਂ ਖੋਟੀ ਮਤ ਸੀ ਉਹ ਕਹਿੰਦਾ ਖੋਟਾ 100 ਰੁਪਿਆ ਲੈ ਲਓ ਖਰਾ ਇੱਕ ਦੇ ਲਓ 100 ਰੁਪਿਆ ਖੋਟਾ ਹੋ ਕਿਸ ਕੰਮ ਭਈ ਖੋਟਾ ਰੁਪਇਆ ਆਪਣੇ ਕੋ 1000 ਕਿਸ ਕੰਮ ਉਹ ਜਿਹੜਾ ਖਰਾ ਇੱਕ ਹੈ ਇੱਕ ਵੀ ਕੰਮ ਦਾ ਉਹਦੀ ਕੀਮਤ ਉਹਦੀ ਵੀ ਕੀਮਤ ਹੈ ਇੱਕ ਦਾ ਤਾਂ ਕੋਈ ਸਾਜੂ ਖੋਟੇ ਦਾ ਕੋਈ ਨਹੀਂ ਹੁਣ ਖੋਟੇ ਦਾ ਆਇਆ ਦਾਣੇ ਦੇ ਵੱਜ ਰਹੇ ਤਾਂ ਜਿੰਗ ਬੇਇੱਜ਼ਤੀ ਦਾ ਰਹਿ ਸੌਦੇ ਹੋਵੇ ਹੋਵੇ ਪਰ ਖੋਟੀ ਮਤਮੀ ਹੋਵੇ ਲੋਕਾਂ ਦੀ ਉਹਨਾਂ ਦੀ ਬੇਇੱਜ਼ਤੀ ਬਣਾ ਹੋਵੇ ਬਾਜ਼ਾਰ 'ਚ ਕਿਵੇਂ ਹੋ ਸਕਦਾ ਜਾਂ ਸੱਚ ਬੋਲੇ ਜਾਊ ਵੀ ਖੋਟਾ ਰੁਪਈਆ ਲੈ ਕੇ ਚਲੇ ਜਾਓ ਬੇਇੱਜ਼ਤੀ ਨਹੀਂ ਹੈ ਖੋਟਾ ਇਹਨਾਂ ਦਾ ਲਈ ਫਿਰਦੇ ਨੇ ਗਿਆਨ ਨਹੀਂ ਫਿਰਦੇ ਨੇ ਫਿਰ ਬੇਇੱਜ਼ਤੀ ਕਰਦੇ ਮੰਨਦੇ ਨੇ ਖੋਟਾ ਹੈ ਜਾਂ ਸਾਬਤ ਕਰੋ ਖੜਾ ਬੈਗ ਲੈ ਕੇ ਚਲੇ ਜਾਓ ਯਾਰ ਨਹੀਂ ਰੋਡ ਫਿਰ ਫਿਰ ਕਹੋਗੇ ਭਾਈ ਮੇਰੀ ਮੈਨੂੰ ਤਾਂ ਆਪ ਗਲਤੀ ਨਾਲ ਮਿਲ ਗਈ ਰੱਬ ਦਾ ਵਾਦਾ ਥਾਣੇ ਨਾਲ ਤੁਸੀਂ ਇਤਲਾ ਕਰੇ ਮੈਨੂੰ ਛੱਡ ਦਿਓ ਫਾਇਦਾ ਨਹੀਂ ਕਹਿੰਦਾ ਮੈਨੂੰ ਉੱਤੇ ਦੇ ਦੋ ਇਹਦੇ ਉਹਦਾ ਖੜਾ ਛੱਡ ਦੇ ਤਾਂ ਕਿੰਨਾ ਸਰਮ ਖੰਡ ਕੀ ਬਾਣੀ ਰੂਪ ਸਰਮ ਓਹੋ ਸਰਮ ਖੰਡ ਦੀ ਹੋਈ ਹੈ ਨਾ ਜੋ ਤੂੰ ਚਲਾਏ ਤੇ ਵਿੱਚ ਚੱਲਣ ਇਹ ਜਨਮ ਤੁਹਾਰੇ ਲਿਖੀ ਹੈ ਜਿਹੜਾ ਸਰਮ ਸਰਮ ਸਰਮ ਦਾ ਮਿਹਨਤ ਸ਼ਰਮ ਇਹੀ ਸੇਵਾ ਇੱਥੇ ਹੀ ਹੈ ਸੇਵਾ ਇੱਥੇ ਆ ਕੇ ਸੇਵਾ ਦਿਆ ਜਾਣੇ ਜੀ ਕੀ ਇੱਥੇ ਆ ਕੇ ਸੇਵਾ ਇਹ ਉਹ ਕੰਮ ਹੈ ਜਿਹੜਾ ਪਰਮੇਸ਼ਰ ਨੇ ਕਰਨਾ ਨਾ ਕੰਮ ਸੰਸਾਰ ਨੂੰ ਉਹਦਾ ਕਿਸੇ ਹੋਰ ਤਰੀਕੇ ਨਾਲ ਕਰ ਰਿਹਾ ਅੰਦਰੋਂ ਇਹਨੇ ਬੋਲ ਕੇ ਦੱਸ ਦੇਣਾ ਸਭ ਇਹਨੇ ਉਹ ਗੱਲ ਪ੍ਰਗਟ ਕਰ ਦੇਣੀ ਹੈ ਖੇਡ ਸਾਡੀ ਕੋ ਕਬੀਰ ਪ੍ਰਗਟ ਪਈ ਖੇਡ ਲੇਲੇ ਪਹੁੰਚੂਗਾ ਨਿਤ ਭੇੜ ਇਹਨੇ ਰਾਜਾ ਰਾਮ ਕੀ ਕਹਾਣੀ ਬੁੱਝ ਕੇ ਦੱਸ ਦੇਣੀ ਹੈ ਵੀ ਸਾਰੀ ਕਹਾਣੀ ਮਤਲਬ ਇਸ ਸ੍ਰਿਸ਼ਟੀ ਪੈਦਾ ਹੋਣ ਦਾ ਐਵੇਂ ਭੁੱਲੇ ਨਾ ਰਹੋ ਜੀਵਨ ਦਾ ਮਤਲਬ ਆ ਹੈ ਮਨੋਰ ਤੁਹਾਡਾ ਸਾਹਮਣੇ ਸਾਹਮਣੇ ਨਹੀਂ ਸਾਹਮਣੇ ਤੁਹਾਡੀ ਮਰਜ਼ੀ ਇਹ ਪਰਮੇਸ਼ਰ ਨਹੀਂ ਸਿੱਧੀ ਗੱਲ ਦੱਸ ਸਕਦਾ ਕਿ ਆਦਮੀ ਉਹ ਦੱਸੂਗਾ ਆਦਮੀ ਦੇ ਰਹੇ ਉਹਦੇ ਪਰਥਾਏ ਆ ਕੇ ਉਹਦਾ ਹੀ ਕੰਮ ਕਰਨਾ ਆਪਣੀ ਭਾਸ਼ਾ 'ਚ ਇਹਨੂੰ ਸਰਵਖੰਡ ਸਰਵਖੰਡ ਹੀ ਹੋਰ ਕੀ ਕਰਦਾ ਆਪਣੇ ਖਾਤਰ ਦਾ ਜੋ ਕਰਨਾ ਤਾਂ ਕਰ ਲਿਆ ਕਿਸੇ ਖਾਤਰ ਨਹੀਂ ਕਰਦਾ ਉਹ ਹੁਣ ਕਿਸੇ ਖਾਤਰ ਨਹੀਂ ਕਰਦਾ ਉਹ ਪਰਮੇਸ਼ਰ ਖਾਤਰ ਕਰਦਾ ਜੇ ਕਹਿਣਾ ਕਿਸੇ ਖਾਤਰ ਕਰਦਾ ਬਿਲਕੁਲ ਗਲਤ ਹੈ ਕਿਸੇ ਖਾਤਰ ਕਿਉਂ ਕਰਦਾ ਕੋਈ ਕੌਣ ਹੈ ਬੈਲ ਕੋਈ ਬਗਾਨਾ ਹੀ ਨਹੀਂ ਕਿਸੇ ਖਾਤਰ ਨਹੀਂ ਕਹਿ ਸਕਦੇ ਕਰਦਾ ਫਿਰ ਤਾਂ ਦੁਆ ਆ ਜਾਊਗਾ ਉੱਥੇ ਦੁਆਇਤ ਆ ਜਾਊਗੀ ਉਹ ਅਸੀਂ ਬੋਲਣਾ ਕੀ ਸਭ ਦਾ ਬੋਲਣਾ ਹੀ ਨਹੀਂ ਹੁੰਦਾ ਤਾਂ ਹੀ ਕਬੀਰ ਕਹਿੰਦਾ ਕਹਿਵੇ ਮਾਹੇ ਬਵੇਕ ਬਵੇਕ ਤਾਂ ਮੂੰਹ ਚੋਂ ਗੱਲ ਕੱਢਣ ਵੇਲੇ ਹੀ ਫੜਿਆ ਜਾਣਾ ਬਵੇਕੀ ਹੈ ਕਿ ਨਹੀਂ ਹੈ ਕਿਸੇ ਦਾ ਮਤਲਬ ਕੋਈ ਕੌਣ ਬਗਾਨਾ ਤਾਂ ਕੋਈ ਹੈ ਹੀ ਨਹੀਂ ਜੇ ਬਗਾਨਾ ਨਹੀਂ ਕਿਸੇ ਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਤਲਕੀਰ ਬਣ ਪੈ ਪਰਮੇਸ਼ਰ ਦੇ ਪਰਥਾਏ ਕਰ ਰਹੇ ਹੋ ਤੁਸੀਂ ਕੰਮ ਕਿਸੇ ਦਾ ਤਾਂ ਕਰ ਨਹੀਂ ਰਹੇ ਸਾਰੇ ਉਹਦੇ ਨੇ ਜੀ ਕਿਸੇ ਦਾ ਤਰਕ ਬਿਠਾ ਕਹਿ ਰਿਹਾ ਇੱਕ ਨੌਕਰ ਹੈ ਇੱਕ ਮਾਲਕ ਹੈ ਮਾਲਕ ਬਹੁਤ ਉਹਦੇ ਤੇ ਮਿਹਰਬਾਨ ਹੈ ਬੜੀ ਇੱਜ਼ਤ ਦਿੱਤੀ ਹੈ ਉਹਨੂੰ ਨੌਕਰ ਨੂੰ ਉਹਦੇ ਬੱਚਿਆਂ ਨੂੰ ਉਹ ਕੁਝ ਖਿਲਾ ਰਿਹਾ ਹੈ ਲਿਜਾ ਰਿਹਾ ਹੈ ਕਾਰ ਚਲਾ ਰਿਹਾ ਕੁਝ ਕਰ ਰਿਹਾ ਕਿਸੇ ਖਾਤਰ ਕਰ ਰਿਹਾ ਹੋ ਆਪਣੀ ਰੋਜੀ ਰੋਟੀ ਖਾਤਰ ਕਰ ਰਿਹਾ ਕਿਸੇ ਖਾਤਰ ਨਾ ਕਰ ਰਿਹਾ ਨੌਕਰ ਕਿਸੇ ਦਾ ਕੰਮ ਕਰਦਾ ਹੁੰਦਾ ਆਪਣੀ ਰੋਜੀ ਰੋਟੀ ਖਾਤਰ ਕਰਦਾ ਕੋਈ ਨੌਕਰੀ ਵੀ ਕਰਕੇ ਆਉਂਦਾ ਕਿਸੇ ਦਾ ਕੰਮ ਕਰਦਾ ਕਿਸੇ ਦਾ ਤਾਂ ਕਰਦਾ ਜੇ ਫ੍ਰੀ ਕਰੇ ਬਗਾਰ ਕਰੇ ਜੇ ਬਗਾਰ ਵੀ ਨਹੀਂ ਕਿਸੇ ਦੀ ਹੁੰਦੀ ਬਗਾਰ ਦੇ ਵਿੱਚ ਵੀ ਅੱਜ ਉਹਨੇ ਫ੍ਰੀ ਕਰਦਾ ਕੱਲ ਨੂੰ ਉਹ ਉਹਨੂੰ ਫ੍ਰੀ ਦਊਗਾ ਉਹ ਵੀ ਨਹੀਂ ਹੁੰਦਾ ਚੱਕਰ ਦੀ ਚੱਕਰ ਦੀ ਸਿੱਖੀ ਚੱਕਰ ਲੱਗੇ ਚਾਕਰੀ ਜੇ ਚੱਲੇ ਚੱਕਰ ਜਿਹੜਾ ਹੈ ਇਹੀ ਹੈ ਦਾ ਸਰਵਗੰਡ ਹੈ ਚਾਕਰ ਅਫਸਰ ਨਹੀਂ ਹੁੰਦਾ ਅਫਸਰ ਨਹੀਂ ਹੁੰਦਾ ਬੰਦਾ ਭੇਜਦਾ ਮਾਲਕ ਨੇ ਵੀ ਜਾ ਵੀ ਬਲਾਨੇ ਤੋਂ ਆ ਚੀਜ਼ ਮਿਲਦੀ ਹੈ ਲਾਇਆ ਉਹ ਆ ਗਿਆ ਕਿਸੇ ਵੇਲੇ ਆ ਗਿਆ ਚਾਕਰ ਨਹੀਂ ਕਹਿ ਸਕਦਾ ਮੈਂ ਆਰਾਮ ਕਰਦਾ ਜੁਗਾਰ ਬੈਠਾ ਜੇ ਚਾਕਰ ਹੈ ਨਹੀਂ ਕਹਿ ਸਕਦਾ ਸੰਤਾਂ ਦਾ ਲਿਖ ਕੇ ਲਾਇਆ ਜਾਂਕਰ ਕਾਦੇ ਨੇ ਜਿਹਨਾਂ ਲਿਖ ਕੇ ਲਾਇਆ ਇਹਨੇ ਵਜੇ ਤੇ ਇਹਨੇ ਵਜੇ ਮਿਲ ਨਹੀਂ ਸਕਦਾ ਇਹਨਾਂ ਨੂੰ ਸਮਝੇ ਦੀ ਗੱਲ ਕੀ ਹੈ ਚੱਕਰ ਕਿਵੇਂ ਕਹਿੰਦੂ ਇਹ ਗੱਲ ਭੇਜਿਆ ਦਾ ਪਰਮੇਸ਼ਰ ਨੇ ਨਾ ਇਹਨਾਂ ਨੂੰ ਪਰਮੇਸ਼ਰ ਦਾ ਪਤਾ ਨਾ ਇਹਨਾਂ ਨੂੰ ਖੇਡ ਦਾ ਹੀ ਨਹੀਂ ਪਤਾ ਖੇਡ ਕੀ ਹੈ ਰਾਜਾ ਰਾਮ ਦੀ ਕਹਾਣੀ ਜਾਣੀ ਹੋਵੇ ਤਾਂ ਲਿਖ ਕੇ ਜੋ ਲੋੜ ਇਹਦਾ ਵੀਆਈਪੀ ਨੇ ਬਣੇ ਹੋਏ ਸੰਕਾਰੀ ਇਹਦਾ ਵੀਆਈਪੀ ਨੇ ਚੱਕਰ ਕਹੀਏ ਖਸਮ ਕਾ ਸੋਹੇ ਉੱਤਰ ਦੇ ਜੇ ਦੇ ਦੇ ਨਾ ਉੱਤਰ ਬਜੂ गवाए ਅਗਲਾ ਅੱਗੋਂ ਫਿਰ ਬੰਦ ਹੋ ਜੂਗਾ ਸਭ ਕੁਝ ਸਭ ਕੁ ਗਵਾ ਲੂ ਪਾਣੀ ਪਿਛੜ ਵੀ ਮੁੜ ਜਾਂਦਾ ਇਹ ਕੋਈ ਜ਼ਰੂਰੀ ਨਹੀਂ ਹੈ ਵੀ ਆਈ ਜਾਣ ਦਰਿਆ ਸੁੱਕ ਵੀ ਜਾਂਦੇ ਨੇ ਇਹ ਉਹਦੇ ਸਿਰ ਤੇ ਜੀ ਨੇ ਦਰਿਆ ਚਲਾਏ ਨੇ ਨਾ ਵੀ ਭਾਵੇਂ ਦਰਿਆ ਆਪੇ ਸੁੱਕ ਜਾਣਗੇ ਦਰਿਆ ਨੂੰ ਦਰਿਆ ਕਹੂ ਕੌਣ ਲੋਕ ਬੀਜ ਲੈਣਗੇ ਵਾਗੇ ਜਿੱਥੇ ਘਾੜਤ ਘੜੀ ਐ ਬਹੁਤ ਅਨੂਪ ਇੱਥੇ ਘਾੜਤ ਘੜੀ ਜਾਂਦੀ ਹੈ ਬਹੁਤ ਅਨੂਪ ਐਸੀ ਘਾੜਤ ਘੜੀ ਜਾ ਸਕਦੀ ਹੈ ਸੰਸਾਰ ਦੇ ਵਿੱਚ ਉਹਦੀ ਉਪਮਾ ਨਹੀਂ ਦੇ ਸਕਦੇ ਉਹਦੀ ਮਿਸਾਲ ਨਹੀਂ ਦੇ ਸਕਦੇ ਸੰਸਾਰ ਜੈਸੀ ਘਾੜਤ ਘੜੇਗੀ ਕੀ ਘੜਤ ਘੜੀ ਜਾਂਦੀ ਹੈ ਤੇ ਤੇ ਘੜੀਏ ਸੁਰਤ ਸੁਰਤ ਘੜ ਕੇ ਦਿਖਾਓ ਬਾਹਰ ਕਿਹੜਾ ਘੜੂ ਕਿਹੜੇ ਹਥਿਆਰ ਨਾਲ ਘੜੂ ਸੁਰਤ ਫੜੂ ਕਾਚ ਕਿਹੜੇ ਹੱਥ ਨਾਲ ਫੜੂ ਸੁਰਤ ਬੋਲੇ ਨਾ ਘੜੂਗਾ ਦਾਤੀ ਨਾ ਘੜੂਗਾ ਫਰਪੇ ਨਾ ਘੜੂਗਾ ਖਰਾਤ ਤੇ ਘੜੂਗਾ ਕੱਲ ਤੇ ਘੜੂ ਇੱਥੇ ਨਿਰਾਕਾਰੀ ਘੜਤ ਘੜਦੀ ਨਿਰਾਕਾਰੀ ਦੁਨੀਆ ਦੀ ਗੱਲ ਹੈ ਤਾਂ ਅਨੂਪ ਹੈ ਜਿੱਥੇ ਘਾਟ ਹੈ ਬਹੁਤ ਅਨੂਪ ਅਨੂਪ ਤਾਂ ਕੀਆਂ ਗੱਲਾਂ ਉਹ ਦੱਸ ਨਹੀਂ ਸਕਦੇ ਇੱਥੇ ਦੇਖਾ ਹੀ ਪ੍ਰਵਾਨ ਕੀ ਦਸੀਏ ਜਿਹਦੀ ਘਾੜ ਉਹ ਆਪੇ ਪਤਾ ਲੱਗ ਜੂ ਹੁਣ ਕੋਈ ਆਦਮੀ ਬਾਣੀ ਮੰਨ ਕੇ ਅੰਦਰ ਉਹਦੇ ਬਦਲ ਰਿਹਾ ਦੱਸ ਦੂਏ ਨੂੰ ਕੀ ਦੱਸੂਗਾ ਕਹਿਵੇਂ ਕੋ ਸੋਭਾ ਨਹੀਂ ਜੇ ਉਹ ਦੱਸਦਾ ਸੋਭਾ ਨਹੀਂ ਵੀ ਮੈਂ ਬਦਲ ਰਿਹਾ ਮੈਂ ਬਦਲ ਗਿਆ ਮੈਂ ਐ ਹੋ ਗਿਆ ਸੋਭਾ ਜੀ ਇਹ ਗੱਲ ਦੀ ਕਹਿਣ ਕਹਿਣ ਚ ਵੀ ਸੋਭਾ ਨਹੀਂ ਹੈ ਜੇ ਦੱਸਦਾ ਤਾਂ ਪਛਤਾਊਗਾ ਹੁਮੇ ਆ ਜਾਣੀ ਹੈ ਕਹਿਵੇ ਕੋ ਸੋਭਾ ਨਹੀਂ ਦੇਖਦੇ ਹੀ ਪਰਮਾਤਮਾ ਬਾਬਾ ਜਿਹੜਾ ਘੜੂਗਾ ਜਿਹੜਾ ਉਸੇ ਨੂੰ ਬਸ ਉਹਨੂੰ ਆਵੇ ਪਤਾ ਲੱਗ ਜੂਗਾ ਦੱਸਣ ਦੀ ਲੋੜ ਨਹੀਂ ਨੇੜੇ ਨੂੰ ਤਾਂ ਜਾਓ ਜਦ ਸਾਣ ਦੇ ਨੇੜੇ ਨੂੰ ਜਾਓ ਨਾ ਕੋਈ ਛੁਰੀ ਸਾਣ ਜਾਣੇ ਆ ਛੁਰੀ ਜਾਣੇ ਆਵੇ ਪਤਾ ਲੱਗ ਜੂ ਦੂਰ ਨੂੰ ਦੱਸੀਏਗੀ ਅਜੇ ਤਾਂ ਰਾਹ ਜਾ ਰਹੀ ਹੈ ਛੁਰੀ ਕੋਈ ਦੀ ਆਸਾਨ ਕਹੇ ਜਾਂਦੀ ਹੈ ਕਹਿੰਦਾ ਲੱਗ ਜੂ ਪਤਾ ਚੱਲ ਤਾਂ ਸਹੀ ਨੇੜੇ ਨੂੰ ਇਹ ਤਾਂ ਬਾਣੀ ਨੇੜੇ ਨੂੰ ਲਿਜਾ ਰਹੀ ਆ ਅਸ਼ੂਰੀ ਰਾਜ ਪੁੱਛਦੀ ਹੈ ਵਿਥਾਨ ਕਹਿ ਜੀ ਹੁੰਦੀ ਹੈ ਕੀ ਕਰਦੀ ਹੁੰਦੀ ਹੈ ਕਹਿੰਦੇ ਲੱਗ ਜੂ ਪਤਾ ਨੇੜੇ ਦਾ ਜਾ ਤੂੰ ਇਸ ਕਰਕੇ ਗੁਰਬਾਣੀ ਸੱਤ ਸੱਤ ਕਰਕੇ ਬੰਨੋ ਸਿੱਖੋ ਆਪੇ ਦੇਖ ਲੈਣਾ ਸਭ ਨੇ ਦੇਖ ਲੈਣਾ ਜਾ ਕੇ ਜੇ ਕੋ ਕਹੇ ਪਿੱਛੇ ਪੁੱਛਦਾ ਹੈ ਜੇ ਕੋਈ ਦੱਸਣ ਲੱਗੇ ਉਹ ਗੱਲਾਂ ਨਾ ਜਿਵੇਂ ਜੋਗੀ ਮਾਰਦੇ ਹੁੰਦੇ ਸੀ ਕੂੜੀ ਕੂੜੇ ਠੀਸ ਗੁਰਮੁਖ ਇਹ ਗੱਲ ਦੱਸ ਨਹੀਂ ਸਕਦਾ ਕਿਉਂ ਕਹਿਵੇ ਕੋ ਸੋਭਾ ਇਹ ਆਪਣੀ ਸੋਭਾ ਹੈ ਆਪਣੀ ਸੋਭਾ ਨਹੀਂ ਆਪ ਕਰ ਆਪਨ ਕੋ ਜੋ ਜਾਣਾ ਉੱਚਾ ਆਪਨ ਕੋ ਜੋ ਭਲਾ ਕਹਾਏ ਕਿਹੜੀ ਲੱਕੜੀ ਨੂੰ ਪੁੱਛਿਆ ਤੇਰੇ ਚ ਕਿੰਨੀ ਆਗਾ ਕਹਿੰਦੀ ਦੇਖ ਲਿਓ ਜੜੂ ਜਾਣੋ ਤਾਂ ਸਹੀ ਮੈਂ ਕੀ ਦੱਸੇ ਕਿੰਨੀ ਅੱਗ ਹੈ ਅੱਗ ਕਹੇ ਜੀ ਹੁੰਦੀ ਹੈ ਤੇਰੀ ਉਹ ਕਹਿੰਦੀ ਜਾਲੂਗੀ ਜਦੇ ਪਤਾ ਲੱਗੂਗਾ ਉੱਤੇ ਬਹਿ ਜਿਓ ਦੇਖਾ ਹੀ ਪਰਮਾਨ ਕੀ ਦੱਸੇ ਕੀ ਦੱਸੇ ਤੇ ਦੇਖਾ ਹੀ ਪਰਮਾਨ ਜਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਸੁਰਤ ਘੜ ਹੁੰਦੀ ਹੈ ਮਤ ਘੜ ਹੁੰਦੀ ਹੈ ਮਨ ਘੜ ਹੁੰਦਾ ਬੁੱਧ ਘੜ ਚਾਰੇ ਚੀਜ਼ਾਂ ਨੇ ਇਹ ਚਾਰੇ ਚੀਜ਼ਾਂ ਦਾ ਹੀ ਸਾਰੇ ਜਿਹੜੀਆਂ ਕਥਾਵਾਂ ਨੇ ਨਾ ਰਾਜ ਕੀ ਤੁਸੀਂ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮ ਡਰੂ ਨੇ ਸਾਰਿਆਂ ਦੀ ਉਹ ਕਥਾ ਇਹਨਾਂ ਦੀ ਉਹ ਚੱਲਦੀ ਹੈ ਇਹਨਾਂ ਚਾਰਾਂ ਦੀ ਉਹ ਕਥਾ ਚੱਲਦੀ ਹੈ ਯਾ ਸੀਤਾ ਲਛਣ ਵਿਛੜ ਗਿਆ ਰੋਇਆ ਰਾਮ ਨਕਾਲਾ ਪਿਆਸਾ ਵੇ ਚਾਰਾ ਚਾਰੇ ਬਾਤਰ ਨੇ ਪੰਜਵਾਂ ਕੋਈ ਨਹੀਂ ਹੈ ਪੰਜਵਾਂ ਫਿਰ ਹੁਕਮ ਹੈ ਖਸਮ ਪੰਜਵਾਂ ਖਸਮ ਪੰਜਵਾਂ ਪਾਤਰ ਆਪ ਹੈ ਉਹ ਖਸਮ ਇਹੀ ਪਾਤਰ ਚੱਲਣੇ ਨੇ ਸਭ ਕੁਝ ਘਰ ਮੈਂ ਬਾਹਰ ਨਹੀਂ ਬਾਹਰ ਡੋਲੇ ਸੇ ਭਰਪੁਲਾ ਹੀ ਇਹਦੇ ਅਰਥ ਸਾਰੀ ਬਾਣੀ ਦੇ ਆ ਜਿਹੜੀ ਪੰਕਤੀ ਪਈ ਹੈ ਇਹਦੇ ਆਧਾਰ ਤੇ ਚੱਲਣੇ ਸਾਰੀ ਦੇ ਤੇ ਝਕੜੀਏ ਸੰਤ ਮਤਮਨ ਜਦ ਕਬੀਰ ਕਹਿੰਦਾ ਪਹਿਲੀ ਕਰੂਪ ਕੁਜਾਤ ਕੁਲਖਣੀ ਸੋਹਰੇ ਪਈਏ ਬੁਰੀ ਆ ਘੜ ਹੁੰਦੀ ਹੈ ਕਰੂਪ ਸੀ ਰੂਪ ਬਣਦਾ ਹੈ ਨਾ ਅਰਥ ਰੂਪ ਚੰਗਾ ਨਹੀਂ ਸੀ ਘੜੀ ਕਿੱਥੇ ਜਾਵੇ ਘੜੀ ਜਾ ਕੇ ਮਗਰ ਬਣਾਈ ਕਿੱਥੇ ਸੀ ਬਣਾਈ ਸੀ ਕਾਸ਼ੀ ਵਾਲਿਆਂ ਨੇ ਬਣਾਤੀ ਸੀ ਕਰੂਪ ਕਰੂਪ ਰੂਪ ਕਿਹਨੇ ਬਣਾਇਆ ਸੀ ਕਾਸ਼ੀ ਵਾਲਿਆਂ ਨੇ ਤਾਂ ਇਹਦਾ ਕਹਿੰਦਾ ਸਰ ਜਾਨੂ ਸ਼ਿਵਪੁਰੀ ਇਹਨਾਂ ਨੇ ਤਾਂ ਮੇਰਾ ਰੂਪ ਹੋਰ ਬਣਾਤਾ ਸੀ ਸਾਰੀ ਉਮਰ 80 ਸਾਲ ਤੱਕ ਜਿਹੜਾ ਰੂਪ ਘਟਦੇ ਰਹੇ ਉਹ ਰੂਪ ਸੀ ਇਹਨਾਂ ਦਾ ਮੈਨੂੰ ਰਾਮ ਜੀ ਦਾ ਰਾਵਣ ਬਣਾਤਾ ਸੀ ਕਹਿੰਦੇ ਹੀ ਰਾਮ ਹੁੰਦਾ ਬਣਾਤਾ ਰਾਵਣ ਮੈਂ ਰਾਮ ਦੇਖਿਆ ਜੀ ਸੀ ਜਦ ਦੂਏ ਨੇ ਲਿਆਵਾ ਇਹਦਾ ਰਾਵਣ ਰਾਮ ਨਹੀਂ ਹੈ ਫਿਰ ਕਹਿੰਦਾ ਹੁਣ ਰਾਮ ਬਣਾਓ ਫਿਰ ਭੰਨਣਾ ਪਿਆ ਭੰਨੀ ਘੜੀ ਵੀ ਉਹ ਫਰੀਦ ਆ ਗਿਆ ਆ ਗਿਆ ਨਾ ਇੱਥੇ ਆ ਕੇ ਹੁਣੀਆਂ ਨੇ ਅਰਥ ਸਾਰੇ ਭੰਨੀ ਪਹਿਲੀ ਕਰੂਪ ਸੀ ਜਿਹੜੀ ਕਰੂਪਤਾ ਦੀ ਤਸਵੀਰ ਬਣੀ ਉਹ ਭੰਨ ਦਿੱਤੀ ਉੱਥੇ ਭੰਨੀ ਕਹਿੰਦਾ ਤੇ ਘੜੀ ਕਹਿੰਦਾ ਫਿਰ ਘੜੀ ਹੈ ਬਾਅਦ ਚ ਭੰਨੀ ਘੜੀ ਸੁਣ ਨੂੰ ਭੰਨੀ ਘੜੀ ਭੰਨੀ ਤੇ ਬਾਅਦ ਘੜੀ ਹੈ ਮੌਤ ਨਹੀਂ ਪਹਿਲੀ ਬਣ ਪਹਿਲੀ ਬਣ ਜੋ ਬਣਦਾ ਸਾਰੀ ਦੀ ਭੰਨ ਦਿੱਤੀ ਭੰਨੀ ਨਹੀਂ ਕਿਤੇ ਪੌਣ ਪਾਣੀ ਮੇਰੇ ਸੰਦਰ ਹੋਰ ਕੀ ਕੀਤਾ ਭੰਨੀ ਹੋ ਆਇਓ ਕਿਤੇ ਕਾਨ ਮਹਿਸ ਕਿਤੇ ਵਰਮੇ ਘੜਤ ਘੜੀਆਂ ਰੂਪ ਰੰਗ ਕੇ ਬੇਸ ਕਿਤੇ ਕਰਮ ਭੂਮੀ ਕੇ ਹੋਈ ਕ ਕਹਿੰਦੇ ਨੇ ਤੇ ਕਿਤੇ ਆ ਗਏ ਉਹ ਤੇ ਚਾਰ ਖਾਣੀ ਕਹਿੰਦੇ ਨੇ ਤੇ ਕਿਤੇ ਖਾਣੀ ਕਿਤੇ ਬਾਣੀ ਚਾਰ ਬਾਣੀਆਂ ਤੋਂ ਕਿਤੇ ਆ ਗਿਆ ਸਭ ਭੰਨ ਦਿੱਤੀ ਮਤ ਭੰਨ ਦਿੱਤੀ ਮਤ ਭੰਨੀ ਨਾ ਮਤ ਜੀ ਇਹ ਮਤ ਭੰਨ ਦਿੱਤੀ ਕੜੀਏ ਸੁਰਤ ਮਤ ਮਨ ਬੁੱਧ ਬੁੱਧ ਵੀ ਫੁੱਟ ਗਈ ਮਨ ਵੀ ਫੁੱਟ ਗਿਆ ਚਾਰੇ ਫੁੱਟ ਗਏ ਦੁਬਾਰਾ ਕਰਨੇ ਨੇ ਪੰਨੀ ਕੜੀ ਉਹ ਜਿਹੜੀ ਕੜੀ ਹੈ ਇਹ ਸੁਵਰਨ ਵੀ ਇਹਦਾ ਮਨ ਬਹੁਤ ਵਧੀਆ ਹੈ ਇਹ ਹੈ ਸਰੂਪ ਪਹਿਲੀ ਕਰੂਪ ਕੁਜਾਤ ਕੋ ਲਖਣੀ ਸੋਹਰੇ ਪਈਏ ਸੋਹਰੇ ਕੀ ਪਰਲੋਕ ਚ ਪਈਏ ਇੱਥੇ ਜੰਮੀ ਜੋ ਇੱਥੇ ਘੜੀ ਜੋ ਇੱਥੇ ਗਈ ਹੈ ਪਹਿਲਾਂ ਇਹ ਇੱਥੇ ਵੀ ਨਹੀਂ ਚੰਗਾ ਮੰਨਦੇ ਲੋਕ ਉੱਥੇ ਵੀ ਨਹੀਂ ਚੰਗਾ ਮੰਨਦੇ ਸਾਰੇ ਪਈਏ ਬੁਰੀ ਸੁਲਖਣੀ ਹੈ ਨਾ ਉਹ ਪਾਏ ਕਰਦੇ ਕਹਿੰਦੇ ਉਹ ਤਾਂ ਪਹਿਲਾਂ ਤੇ ਕੁੜੀ ਸਾਡੀ ਹੈ ਜੀ ਅਸੀਂ ਕੀ ਕਰੀਏ ਅਸੀਂ ਤਾਂ ਇਹਨੂੰ ਦੁਖੀ ਕਰਦੇ ਪਹਿਲਾਂ ਜੇ ਉਹ ਆਉਂਦਾ ਹੁੰਦਾ ਨਾ ਸਹੁਰਿਆਂ ਤੋਂ ਉਹ ਕਹਿੰਦੇ ਹੁੰਦਾ ਸੌਦੀ ਕੀ ਕਰੀਏ ਫਿਰ ਤਾਂ ਅਸੀਂ ਉਹ ਦੁਖੀ ਰੱਖੇ ਜਿੰਨਾ ਜਿਹੜੇ ਇੱਥੇ ਰਹੀਏ ਸਹੁਰੇ ਪਈਏ ਬੁਰੀ ਇੱਥੇ ਵੀ ਉਹਨਾਂ ਮੱਤਾਂ ਨੂੰ ਕੋਈ ਨਹੀਂ ਚੰਗਾ ਸਮਝਦਾ ਤੇ ਦਰਗਾਹ 'ਚ ਸਮਝਣਾ ਕੀ ਨਹੀਂ ਦੇਖੋ ਮਿਸਾਲ ਕੀ ਦਿੱਤੀ ਹੈ ਮਿਸਾਲ ਕੀ ਦਿੱਤੀ ਹੈ ਗੱਲ ਕੀ ਹੈ ਇੱਥੇ ਹੀ ਅਰਥ ਹੋਣੇ ਨੇ ਸਾਰੇ ਹਾਂਜੀ ਇੱਥੇ ਕਲੀ ਹੈ ਸੁਰਾਂ ਸਿੱਧਾਂ ਦੀ ਸੁਧ ਸੁਰ ਦੇਵਤੇ ਹੁਣ ਚਾਹੇ ਵਿਸ਼ਨੂੰ ਦੇ ਭਗਤ ਚਾਹੇ ਸ਼ਿਵ ਜੀ ਦੇ ਭਗਤ ਹੋਣ ਸਿੱਧ ਪਿੱਛੋਂ ਜਿਹੜੀ ਉਹਨਾਂ ਦੀ ਸੁਰਤ ਲਿਆਂਦੀ ਹੈ ਨਾ ਘੜ ਸੁਰਤ ਹੈ ਉਹ ਗਰੂਪ ਹੈ ਇੱਥੇ ਆ ਕੇ ਘੜੀ ਜਾਣੀ ਹੈ ਸਾਰਿਆਂ ਦੀ ਦੋ ਦੇ ਨੇ ਨਾ ਪਿੱਛੋਂ ਚਾਹੇ ਦਾ ਬਣਦਾ ਜੋ ਆਇਣ ਸ਼ਾਸਤਰਾਂ ਪੜੇ ਹੋਏ ਇਹਨੂੰ ਗਿਆਨ ਲੈ ਕੇ ਆ ਜਾਣ ਚਾਹੇ ਸਮਾਧੀ ਵਾਲੇ ਆ ਜਾਣ ਇੱਥੇ ਆ ਕੇ ਦੋਹਾਂ ਦੀ ਸੁਰਤ ਜੇ ਉੱਥੇ ਆ ਕੇ ਚੰਗੇ ਆਦਮੀ ਬਣ ਕੇ ਆ ਜਾਣ ਇਮਾਨਦਾਰ ਵੀ ਬਣ ਕੇ ਆ ਜਾਣ ਔਰ ਗਾਹਾਂ ਜਾਣਾ ਚਾਹੁੰਦੇ ਹੋਣ ਇੱਥੇ ਆ ਕੇ ਆਹੀ ਰਾਹ ਹੈ ਕੋਈ ਇੱਥੇ ਆ ਕੇ ਉਹਨਾਂ ਦੀ ਘੜ ਕੇ ਆਹੀ ਬਣਨਾ ਕੁਝ ਸੁਰਾ ਸਿੱਤਾ ਕੀ ਸੁਧ ਸੋਜੀ ਉਹਨਾਂ ਦੀ ਸੋਜੀ ਹੈ ਨਾ ਇੱਥੇ ਆ ਕੇ ਦੁਬਾਰਾ ਘੜ ਹੋਣੀ ਹੈ ਇੱਥੇ ਆ ਕੇ ਅਸਲੀ ਰੂਪ ਬਣਨਾ ਪਿੱਛੇ ਪਿੱਛੇ ਤਾਂ ਸ਼ਿਵ ਜੀ ਨੂੰ ਮੰਨਦੇ ਨੇ ਸ਼ਿਵ ਜੀ ਹੈ ਨਹੀਂ ਸ਼ਿਵ ਜੀ ਦਾ ਤੂੰ ਆਪੇ ਸੋਈ ਬੁੜ ਕੇ ਤੂੰ ਪਿਆ ਜਾਗੋ ਕਹਤਾ ਉਹ ਸ਼ਿਵ ਜੀ ਦਾ ਤੂੰ ਹੀ ਹੈ ਜਿਹੜਾ ਬ੍ਰਹਮਾ ਨੂੰ ਮੰਨਦਾ ਉਹ ਕਹਿੰਦਾ ਉਹ ਤਾਂ ਤੂੰ ਹੀ ਹੈ ਤੂੰ ਗਾਹ ਵਾਲੇ ਦੀ ਗੱਲ ਕਰ ਕਹਿੰਦਾ ਗਾਹਾਂ ਵੀ ਕੋਈ ਹੁੰਦਾ ਆਹੀ ਤਾਂ ਗੱਲ ਹੈ ਬ੍ਰਹਮਾ ਬੜਾ ਗਿਆਸ ਉਪਾਇਆ ਬ੍ਰਹਮਾ ਦਾ ਭਗਤ ਆ ਗਿਆ ਪੰਡਤ ਆ ਗਿਆ ਜਦ ਪੰਡਤ ਨੂੰ ਕਿਹਾ ਬ੍ਰਹਮਾ ਬੜਾ ਗਿਆਸ ਉਪਾਇਆ ਪੰਡਤ ਦੇ ਪੈਰਾਂ ਦੀ ਜ਼ਮੀਨ ਨਿਕਲ ਗਈ ਉਹ ਜਿਹੜਾ ਪੰਡਤ ਸੀ ਕਾਸ਼ੀ ਵਾਲਾ ਵਿਦਵਾਨ ਕਿਹਾ ਬ੍ਰਹਮਾ ਬੜਾ ਹੋ ਪਾਇਆ ਵੇਦ ਬੜਾ ਗਜਾਹ ਤੇ ਆਇਆ ਤੀਰਥ ਬੜਾ ਘਰ ਕਾ ਦਾਸ ਬਸ ਖਤਮ ਉਹ ਜਿਹਨੂੰ ਬ੍ਰਹਮਾ ਕਹਿੰਦੇ ਉਹ ਆਦਮੀ ਨੂੰ ਜਦੋਂ ਤੁਸੀਂ ਉਹ ਮੰਨ ਲਿਆ ਨਾ ਪਰਮੇਸ਼ਰ ਵੀ ਉਹ ਸਭ ਤੋਂ ਬੜਾ ਹੈ ਨਿਰਾਕਾਰ ਤੁਹਾਡੀ ਨਜ਼ਰ ਤੋਂ ਉਦਲੇ ਗਾਇਬ ਹੋ ਗਿਆ ਸੀ ਇਹੀ ਗੱਲ ਨਾਨਕ ਨੇ ਦੱਸੀ ਹੈ ਵੀ ਨਿਰਾਕਾਰ ਕੌਣ ਇਹਦਾ ਪੈਦਾ ਕੀਤਾ ਹੋਇਆ ਆਦਮੀ ਹੈ ਬ੍ਰਹਮਾ ਨੇ ਸਰੀਰ ਛੱਡ ਕੇ ਬ੍ਰਹਮ ਚ ਲੀਨ ਹੋਣਾ ਅੱਧਾ ਇਹ ਅੱਧਾ ਉਹ ਹੈ ਬ੍ਰਹਮ ਵੀ ਅੱਧਾ ਹੈ ਤੁਹਾਡਾ ਤੁਸੀਂ ਬ੍ਰਹਮ ਨੂੰ ਸਭ ਕੁਝ ਪੂਰਾ ਮੰਨਦੇ ਹੋ ਜੇ ਬ੍ਰਹਮ ਹੀ ਸਭ ਕੁਝ ਹੈ ਪੂਰਨ ਕਿਉਂ ਨਾਲ ਲੱਗਿਆ ਜੇ ਪੂਰਨ ਬ੍ਰਹਮ ਪੂਰਨ ਲੱਭਦੇ ਤਾਂ ਲੱਗਿਆ ਕਿਉਂ ਹੈ ਖਤਮ ਹੋ ਗਿਆ ਉਹਨੂੰ ਇਹ ਹੋਗਾ ਵੀ ਸਾਡਾ ਤਾਂ ਸਭ ਕੁਝ ਸ਼ਾਸਤਰੇ ਤੋਂ ਹੋ ਗਿਆ ਸਨ ਉਹ ਸਾਰੇ ਜਾਣਦਾ ਦੀ ਗੱਲ ਸ਼ਾਸਤਰ ਵੀ ਇਹ ਬੰਦਾ ਤਾਂ ਅਸਲੀ ਗੱਲ ਜਾਣਦਾ ਨਾਨਕਾ ਜੀ ਉਹ ਨਹੀਂ ਬੋਲਿਆ ਬਸ ਖਤਮ ਦੂਜਿਆਂ ਨੂੰ ਇਹ ਸੀ ਉਹਦੇ ਨਾਲ ਲੱਗਦੇ ਸੀ ਹైదరాబాద్ ਦੇ ਕੀ ਕਿਤੇ ਦੇ ਕਿਤੇ ਸਾਈ ਉਹ ਮੈਂ ਉਹਨੂੰ ਹੋਬੀ ਨੂੰ ਕਿਹਾ ਵੀ ਤੂੰ ਕਰੀ ਜਾ ਦੱਸ ਮੇਰੇ ਕੋਲ ਨਸ਼ੇ ਦੀ ਨਹੀਂ ਹੁੰਦੇ ਦੱਸ ਦੇਣਾ